ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਿਉ ਪਸਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਰਮਈਆ ਓਤਿ ਪੋਤ ਏਕੋ ਹਰ ਰਵਿਆ ਸਭ ਥਾਇ ਗੁਰ ਸਬਦੀ ਮਿਲਿਆ ਮੇਰੀ ਮਾਇ ਰਹਾਉ ਘਟ ਕਰੇ ਅੰਤਰੇ ਏਕੋ ਹਰ ਸੋਏ ਗੁਰ ਮਿਲਿਆ ਏਕ ਪ੍ਰਗਟ ਹੋਏ ਏਕੋ ਏਕ ਰਹਾ ਭਰਪੂਰ ਸਾਖਤ ਨਰ ਲੋਭੀ ਜਾਣ ਹੈ ਦੂਰੇ ਏਕੋ ਏਕ ਵਰਤਾ ਹਰਿ ਲੋਏ ਨਾਨਕ ਹਰਿ ਏਕੋ ਕਰੇ ਸੋ ਹੋਏ ਬਸੰਤ ਮਹੱਲਾ ਚੌਥਾ ਰਹਿਣ ਦਿਨ ਸਦੋ ਸੱਦੇ ਪਏ ਮਨ ਹਰ ਸਿਮਰਹੁ ਅੰਤ ਸਦਾ ਰਖ ਲਏ ਹਰਿ ਹਰਿ ਚੇਤ ਸਦਾ ਮਨ ਮੇਰੇ ਸਭ ਆਲਸ ਦੂਖ ਪੰਜ ਪ੍ਰਭ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਰੇ ਰਹਾਉ ਮਨ ਮੁਖ ਫਿਰ ਫਿਰ ਹਉ ਮੈਂ ਮੋਏ ਕਾਲ ਦੈ ਸੰਘਾਰੇ ਜੰਪੁਰ ਗਏ ਗੁਰਮੁਖ ਹਰਿ ਹਰਿ ਹਰਿ ਲਿਵ ਲਾਗੇ ਜਨਮ ਮਰਨ ਤੋਂ ਦੁਖ ਭਾਗੇ ਭਗਤ ਜਨਾ ਕੋ ਹਰ ਕਿਰਪਾ ਧਾਰੀ ਗੁਰੂ ਨਾਨਕ ਤੁਠਾ ਮਿਲਿਆ ਬਨਵਾਰੀ ਬਸੰਤ ਹਿੰਡੋਲ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ RAM ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ ਸਤਿਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਧੋ ਸਾਧੂ ਜਨ ਦੇਹੁ ਮਿਲਾਏ ਦੇਖਤ ਦਰਸ ਪਾਪ ਸਭ ਨਾਸਹਿ ਪਵਿੱਤਰ ਪਰਮ ਪਦ ਪਾਏ ਰਹਾਓ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਤਨ ਹਿਰਿਆ ਗੁਰਮਤ ਖੋਜ ਭਰੇ ਤਾ ਪਕਰੇ ਧਨ ਸਾਵਤ ਰਾਸ ਬਰਿਆ ਪਾਖੰਡ ਪਰਮ ਪਾਪ ਕਰ ਥਾਕੇ ਹਿਰਦੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤੀ ਪਾਇਆ ਅਗਿਆਨ ਅੰਧੇਰ ਗਵਾਇਆ ਜਗੰਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸਾਥ ਹੋਵੇ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਡੋਲ ਤੂੰ ਵੱਡ ਪੁਰਖ ਵੱਡ ਅਗਨ ਗੁਸਾਈ ਹਉ ਕੀਰੇ ਕਿਰਮ ਤੁਮਨ ਛੇ ਹਰ ਦੀਨ ਦਇਆਲ ਕਰੋ ਪ੍ਰਭ ਕਿਰਪਾ ਅੰਗੁਰ ਸਤਗੁਰ ਚਰਨ ਹਮ ਬਨ ਛੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪ ਛੇ ਜਨਮ ਜਨਮ ਕੇ ਕੇਲ ਵਿਖ ਮਲ ਭਰਿਆ ਮੈਂ ਸੰਗਤ ਕਰ ਪ੍ਰਭ ਹਨ ਛੇ ਰਹਾਉ ਤੁਮਰਾ ਜਨ ਜਾਤ ਅਵ ਜਾਤਾ ਹਰ ਜਪਿਓ ਪਤਿਤ ਪਵੀਛੇ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦੇਨ ਛੇ ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭ ਪੂਰੇ ਮਾਨਸ ਤਿਨ ਛੇ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਹੋਰ ਛੇ ਹਮ ਢੀਂਡੇ ਢੀਮ ਬਹੁਤ ਅਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲ ਛੇ ਜਨ ਨਾਨਕ ਗੁਰ ਪਾਇਆ ਹਰ ਤੂਠੇ ਹਮ ਕੀਏ ਪਤਤ ਛੇ ਬਸੰਤ ਢੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ ਨਿਤ ਹਰਿ ਹਰਿ ਨਾਮ ਰਸ ਗੀਦੇ ਜਿਉ ਬਾਰਕ ਰਸਕ ਪਰਿਓ ਥਨ ਮਾਤਾ ਥਣ ਕਾਡੇ ਬਿਲਲ ਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਧੇ ਵੱਡਾ ਭਾਗ ਗੁਰ ਸਤਿਗੁਰ ਪਾਇਆ ਵਿਦਕਾਇਆ ਨਗਰ ਹਰਸੀ ਦੇ ਰਹਾਉ ਜਾਣ ਕੇ ਸਾਸ ਸਾਸ ਹੈ ਜੇਤੇ ਹਰ ਬਿਰਹਿ ਪ੍ਰਭੂ ਹਰ ਬੀਧੇ ਜਿਉ ਜਲ ਕਮਲ ਪ੍ਰੀਤ ਤਤ ਭਾਰੀ ਬਿਨ ਜਲ ਦੇਖੇ ਸੁਖ ਲੀਧੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀਧੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਧੇ ਹਮਰੇ ਕਰਮ ਨਾ ਬਿਚਰੋ ਠਾਕੁਰ ਤੁਮ ਪੈਜ ਰਖਾਓ ਦੇ ਹਰ ਭਾਵੈ ਸੁਨ ਬਿਨੋ ਬੇਨਤੀ ਜਨ ਨਾਨਕ ਸਰਨ ਪਵੀ ਦੇਵ ਸੰਤਿ ਢੋਲ ਮਹੱਲਾ ਚੌਥਾ ਮਨ ਖੇਨ ਖੇਨ ਪਰਮ ਪਰਮ ਬਹੁਤ ਆਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸਬਦ ਦਾਰੂ ਸਿਰ ਧਾਰਿਓ ਕਰ ਮੰਦਰ ਆਣ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹਉ ਮੈਂ ਰੋਗ ਗਿਆ ਸੁਖ ਪਾਇਆ ਹਰ ਸਾਹ ਸਮਾਧਿ ਲਗਾਈਐ ਰਹਾਉ ਕਰ ਰਤਨ ਲਾਲ ਕਲਾ ਤੇ ਮਨ ਭ੍ਰਮਿਆ ਲੈ ਨਾ ਸਕਾਈਐ ਜੋ ਓਡਾ ਕੂ ਗੋਜ ਖਿਨ ਕਾਢੈ ਤਿਉ ਸਤਿਗੁਰ ਵਸਤ ਲਹਾਈਐ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਐ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੈ ਜਾਈਐ ਮਦ ਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਇਆ ਬਸੰਤ ਢੋਲ ਮਹੱਲਾ ਚੌਥਾ ਆਵਣ ਜਾਣ ਪਿਆ ਦੁਖ ਵਿਖਿਆ ਦੇਹ ਮਨ ਮੁਖ ਸੁਣੀ ਸੁਣਿਓ ਰਾਮ ਨਾਮ ਖਿਨ ਪਾਲ ਨਹੀਂ ਚੇਤਿਆ ਜਮ ਪਗਰੇ ਕਾਲ ਵਿਜ ਗੋਬਿੰਦ ਜੀ ਜੀਓ ਬਿਖ ਮੈਂ ਮਮਤਾ ਮੁੰਜ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਪਉਨਿਓ ਰਹਾਉ ਸਤ ਸੰਗਤ ਸਾਧ ਦਇਆ ਕੈ ਮੇਲੋ ਸਰਣਾਗਤ ਸਾਧੂ ਪਾਈਓ ਹਮ ਡੁੱਬਦੇ ਪਾਥਰ ਕਾੜ ਲੇਹੋ ਪ੍ਰਭ ਤੂੰ ਦੀਨ ਦਇਆਲ ਪਾਈਓ ਹਰ ਉਸਤ ਧਾਰੋ ਹਿਰਦੇ ਅੰਤਰ ਸੁਆਮੀ ਸਤ ਸੰਗਤ ਮਿਲ ਬੁਦ ਲਾਈਓ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਮਿਟਹੁ ਘੁਮ ਵਾਈਓ ਜਾਣ ਕੇ ਪੂਰ ਮਨੋਰਥ ਹਾਰ ਪ੍ਰਭ ਹਰ ਨਾਮ ਦੇਵੋ ਹਰ ਲਾਈਓ ਜਨ ਨਾਨਕ ਮਨ ਤਨ ਅੰਧ ਭਇਆ ਹੈ ਗੁਰ ਮੰਤਰ ਦਿਓ ਹਰ ਪੰਜੋ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੁੱਤ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸੇਵਾ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ ਆਜ ਹਮਾਰੇ ਮਹਾ ਆਨੰਦ ਚਿੰਤ ਲੱਤੀ ਭੇਟੇ ਗੋਬਿੰਦ ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਓ ਆਜ ਹਮਾਰਾ ਬਨੇ ਭਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਮਨ ਤਨ ਮੌਲਿਓ ਆਤਿ ਅਨੂਪ ਸੂਕੈ ਨਾਹੀ ਛਾਪ ਧੂਪ ਸਗਲੀ ਰੂਤੀ ਹਰਿਆ ਹੋਏ ਸਤਿ ਸੰਤ ਗੁਰ ਮਿਲੇ ਦੇਵ ਬਿਰਖ ਜਮਿਓ ਐ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤਿ ਅਘਾਨੇ ਹਰ ਗੁਨਾਹ ਗਾਏ ਜਨ ਨਾਨਕ ਹਰ ਹਰਿ ਹਰਿ ਧਿਆਏ ਸੰਤ ਮਹੱਲਾ ਪੰਜਵਾ ਹਟਵਾਣੀ ਧਨ ਮਾਲ ਹਾਟ ਕੀਤ ਜੁਆਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਏ ਤਿਉ ਹਰ ਜਨ ਜੀਵੈ ਹਰਿ ਧਿਆਏ ਆਪਣਾ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ ਰਹਾ ਮੇਘ ਸਮੈ ਮੋਰ ਨਿਰਧਿਕਾਰ ਚੰਦ ਦੇਖ ਵਿਖਸੈ ਕੌਲਾਰ ਮਾਤਾ ਬਾਰਕ ਦੇਖ ਆਨੰਦ ਤਿਉਹਾਰ ਜਨ ਜੀਵੈ ਜਬ ਗੋਵਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਣ ਦੇਖ ਸੂਰੇ ਚਿਤੋਲਾਸ ਕਿਰਪਨ ਕੋ ਅਤ ਧਨ ਪਿਆਰ ਹਰ ਜਨ ਕਉ ਹਰ ਹਰਿ ਆਧਾਰ ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾ ਸੁਖ ਹਰਿ ਕੈ ਨਾਮ ਤਿਸਹਿ ਪ੍ਰਾਪਤ ਹੋ ਨਿਧਾਨ ਨਾਨਕ ਗੁਰ ਜਿਸ ਕਰੇ ਦਾਨ ਬਸੰਤ ਮਹੱਲਾ ਪੰਜਵਾ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਇਆਲ ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਾਧ ਬਸੰਤ ਜਿਸ ਹਿਰਦੈ ਨਾਮ ਗ੍ਰਹਿ ਤਾ ਕੇ ਬਸੰਤ ਗਨੀ ਜਾ ਕੈ ਕੀਰਤਨ ਹਰ ਧੁਨੀ ਰਹਾਉ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਗਿਆਨ ਕਮਾਈਐ ਪੂਛ ਜਨਾ ਸੋ ਤਪਸੀ ਜਿਸ ਸਾਧ ਸੰਗ ਸਤ ਧਿਆਨੀ ਜਿਸ ਗੁਰਹਿ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖਿਆ ਜਿਸ ਭ੍ਰਮ ਗਿਆ ਸੋ ਇਕਾਂਤੀ ਜਿਸ ਰਿਦਾ ਥਾਏ ਸੋਈ ਨੇ ਤਿਲ ਸਾਇ ਠਾਏ ਏਕਾ ਖੋਜੈ ਏਕ ਪ੍ਰੀਤ ਦਰਸ਼ਨ ਪਰਸਨ ਹੀ ਚੀਦ ਹਰ ਰੰਗ ਰੰਗਾ ਸਾਜ ਮਾਨ ਨਾਨਕ ਦਾਸ ਜਨ ਕੁਰਬਾਨ ਬਸੰਤ ਮਹੱਲਾ ਪੰਜਵਾ ਜੀ ਪ੍ਰਾਨ ਤੁਮ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀਨ ਸਭ ਜਾਚਕ ਬ੍ਰਹਮ ਤੁਮ ਦਇਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹਉ ਪਾਵੋ ਤੁਮ ਤੇ ਸਗਲ ਥੋਗ ਰਹਾਓ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਾਇ ਸਾਰ ਨਾਮ ਜਪਤ ਪਦ ਸੋਭਾ ਹੋਏ ਨਾਮ ਜਪਤ ਬਿਗੜ ਨਾਹੀ ਕੋਏ ਜਾ ਕਾਰਨ ਇਹ ਦੁਲਭ ਦੇਹ ਸੋ ਬੋਲ ਮੇਰੇ ਪ੍ਰਭੂ ਦੇਹ ਸਾਧ ਸੰਗਤ ਮੈਂ ਇਹੋ ਵਿਸਰਾਮ ਸਦਾ ਹਿਰਦੈ ਜਪੀ ਪ੍ਰਭ ਤੇਰੋ ਨਾਮ ਤੁਝ ਬਿਨ ਦੂਜਾ ਕੋਈ ਨਾਹੀ ਸਭ ਤੇਰੋ ਖੇਲ ਤੁਝ ਮਹਿ ਸਮਾਏ ਜਿਉ ਭਾਵੈ ਤਿਉ ਰਾਖ ਲੇ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ ਪੰਜਵਾ ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸੈ ਦੇਖ ਹਉ ਜੀਵਾ ਮਾਏ ਜਾ ਕੈ ਸਿਮਰਨ ਦੁਖ ਨ ਹੋਏ ਕਰ ਦਇਆ ਮਿਲਾਵਹੁ ਸਹਿ ਮੋਹੇ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜੀਉ ਪ੍ਰਾਨ ਸਭ ਤੇਰੋ ਧਨ ਰਹਾਓ ਜਾ ਕੋ ਖੋਜੈ ਸੁਰ ਨਰ ਦੇਵ ਮਨ ਜਨ ਸੇਖ ਨ ਲਹੈ ਭੇਵ ਜਾ ਕੀ ਗਤ ਮਿਤ ਕਹੀ ਨ ਜਾਏ ਘਾਟ ਘਾਟ ਘਟ ਘਟ ਰਹਾ ਸਮਾਏ ਜਾ ਕੇ ਭਗਤ ਆਨੰਦ ਮੈਂ ਜਾ ਕੇ ਭਗਤ ਕੋ ਨਾਹੀ ਖੈ ਜਾ ਕੇ ਭਗਤ ਕੋ ਨਾਹੀ ਭੈ ਜਾ ਕੇ ਭਗਤ ਕੋ ਸਲਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਰਹਿਓ ਸਮਾਏ ਨਾਨਕ ਜਾਚੈ ਏਕ ਦਾਨ ਕਰ ਕਿਰਪਾ ਮੋਹਿ ਦੇਹੁ ਨਾਮ ਬਸੰਤ ਮਹੱਲਾ ਪੰਜਵਾ ਮਿਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹਉ ਮੈਂ ਛੂਟ ਜੈਸੀ ਦਾਸੇ ਧੀਰ ਮੀਰ ਤੈਸੇ ਉਧਾਰਨ ਗੁਰਹ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਖ ਨਿਮਖ ਤਿਸ ਨਮਸਕਾਰ ਰਹਾਉ ਜਿਸੈ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭੈ ਮੁਕਤੇ ਭਗਤ ਰਾਧਾ ਜੋਗ ਜੁਗਤੇ ਨੇਤਰ ਸੰਤੋਖੇ ਦਰਸ ਪੇਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਝੀ ਗੁਰ ਪ੍ਰਸਾਦਿ ਮਨ ਆਘਾਨਾ ਹਰ ਰਸ ਹੈ ਸੁਆਦਿ ਸੇਵਕ ਲਾਗੋ ਚਰਨ ਸੇਵੇ ਆਤ ਪੁਰਖਿ ਅਪਰੰਪਰ ਦੇਵ ਸਗਲ ਉਧਾਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾ ਤੁਮ ਬੜ ਦਾਤੇ ਦੇ ਰਹੇ ਜੀ ਪ੍ਰਾਨ ਮਹਿ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਣ ਇਕ ਗੁਣ ਨਾ ਜਾਣ ਹਉ ਕਛੂ ਨਾ ਜਾਣੋ ਤੇਰੀ ਸਾਰ ਤੂੰ ਕਰ ਗਤ ਮੇਰੀ ਪ੍ਰਭ ਦਇਆ ਰਹਾਉ ਜਾਪ ਨਾ ਤਾਪ ਨਾ ਕਰਮ ਕੀਤ ਆਵੇ ਨਾਹੀ ਕਛੂ ਰੀਤ ਮਨ ਮਹਿ ਰਾਖੋ ਆਸੇਕ ਨਾਮ ਤੇਰੇ ਕੀ ਤਰਉ ਟੇਕ ਸਰਬ ਕਲਾ ਪ੍ਰਭ ਤੁਮ ਪ੍ਰਬੀਨ ਅੰਤ ਨਾ ਪਾਵਹਿ ਜਲਹਿ ਮੀਨ ਅਗਮ ਅਗਮ ਊਚਹ ਤੇ ਊਚ ਹਮ ਥੋਰੇ ਤੁਮ ਬਹੁਤ ਮੂਚ ਜਿਨ ਤੂੰ ਧਿਆਇਆ ਸੇ ਗਨੀ ਜਿਨ ਤੂੰ ਪਾਇਆ ਸੇ ਧਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਨ ਨਾਨਕ ਪਰੇ ਬਸੰਤ ਮਹੱਲਾ ਪੰਜਵਾ ਤਿਸ ਤੂੰ ਸੇਵੇ ਜਿਨ ਤੂੰ ਕੀਆ ਤਿਸ ਆਰਾਧ ਜਿਨ ਜੀਉ ਦੀਆ ਤਿਸ ਕਾ ਚਾਕਰ ਹੋਏ ਫਿਰ ਡਾਨ ਨਾ ਲਾਗੈ ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੈ ਏਵਡ ਭਾਗ ਹੋਏ ਜਿਸ ਪ੍ਰਾਣੀ ਸੋ ਪਾਏ ਇਹ ਪਦ ਨਿਰਬਾਣੀ ਰਹਾਓ ਦੂਜੀ ਸੇਵਾ ਜੀਵਨ ਬਿਰਥਾ ਕਛੂ ਨ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਕਰੀ ਦੁਹੇਲੀ ਸਾਧ ਕੀ ਸੇਵਾ ਸਲਾ ਸੁਹੇਲੀ ਜੇ ਲੋੜੈ ਸਦਾ ਸੁਖ ਪਾਈ ਸਾਧੂ ਸੰਗਤ ਗੁਰਹਿ ਬਤਾਈ ਊਹਾ ਜਪਿਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤ ਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਤੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਛ ਨਾ ਕਹੈ ਜਿਸ ਕੀ ਸੇਵਾ ਸਭ ਕੀ ਲਹੈ ਰਾਮ ਰਾਮ ਬੋਲ ਰਾਮ ਰਾਮ ਤਿਆਗਉ ਮਨ ਕੇ ਸਗਲ ਕਾਮ ਰਹਾਉ ਜਿਸ ਕੇ ਧਾਰੇ ਧਰਨ ਆਕਾਸ ਕਾਟ ਕੜ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਹੈ ਊਤਮ ਧਰਮ ਕਰਮ ਕਰ ਦੂਤ ਕੈ ਉਪਰ ਕਰਮ ਜਿਸ ਕਉ ਚਾਹੈ ਸੋਰ ਨਰ ਦੇਵ ਸੰਤ ਸਭਾ ਕੀ ਲੱਗਹੁ ਸੇਵ ਆਦਿ ਪੁਰਖ ਜਿਸ ਕੀਆ ਦਾਨ ਤਿਸ ਕੋ ਮਿਲਿਆ ਹਰ ਨਿਧਾਨ ਤਿਸ ਕੀ ਗਤਮਤ ਕਹੀ ਨਾ ਜਾਏ ਨਾਨਕ ਜਨ ਹਰਿ ਹਰਿ ਧਿਆਏ ਵਸੰਤ ਮਹੱਲਾ ਪੰਜਵਾ ਮਨ ਤਨ ਭੀਤਰ ਲਾਗੀ ਪਿਆਸ ਗੁਰ ਦਇਆਲ ਪੂਰੀ ਮੇਰੀ ਆਸ ਕਿਲਵੇ ਕਾਟੇ ਸਾਥ ਸੰਗੇ ਨਾਮ ਜਪਿਓ ਹਰਿ ਨਾਮ ਰਾਂਗੇ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦਾ ਉਰ ਧਾਰੇ ਸਦਾ ਸਦਾ ਹਰ ਜਸ ਸੁਨਾਰਾਓ ਸਮਰੱਥ ਸੁਆਮੀ ਕਾਰਨ ਕਰਨ ਮੋਹਿ ਨਾਥ ਪ੍ਰਭ ਤੇਰੀ ਸਰਣ ਜੀ ਅਜੰਤ ਤੇਰੇ ਆਧਾਰੇ ਕਰ ਕਿਰਪਾ ਪ੍ਰਭ ਲੇਹ ਨਿਸਤਾਰੇ ਭਵ ਖੰਡਨ ਦੁਖ ਨਾਸ ਦੇਵ ਸੁਰ ਨਰ ਮੁਨ ਜਨਤਾ ਕੀ ਸੇਵ ਤਰਨ ਆਕਾਸ ਜਾ ਕੀ ਕਲਾ ਵਾਹੇ ਤੇਰਾ ਦਿਆ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਇਆਲ ਆਪਣੇ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੋਇ ਦੇਹੋ ਦਾਨ ਜਪ ਜੀਵੈ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾ ਰਾਮ ਰੰਗ ਸਭ ਗਏ ਪਾਪ ਰਾਮ ਜਪਤ ਕਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਰ ਸਿਮਰਤ ਕਛ ਨਾਹੇ ਫੇਰ ਬਸੰਤ ਮਾਰੇ ਰਾਮ ਰੰਗ ਸੰਤ ਜਨਾ ਸਿਉ ਸਦਾ ਸੰਗ ਰਹਾਓ ਸੰਤ ਜਨੀ ਕੀ ਆਪਦੇਸ ਜਹ ਗੋਬਿੰਦ ਭਗਤ ਸੋ ਧਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਘਟ ਘਟ ਪਛਾਨ ਹਰ ਕੀਰਤਨ ਰਸ ਭੋਗ ਰੰਗ ਮਨ ਪਾਪ ਕਰਤ ਤੂ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਈ ਤੂਤ ਪ੍ਰਭ ਕਾਰਿ ਸਾਰ ਚਰਨ ਕਮਲ ਸਿਉ ਲੱਗੋ ਧਿਆਨ ਕਰ ਕਿਰਪਾ ਪ੍ਰਭ ਕੀ ਨੋ ਦਾਨ ਤੇਰਿਆ ਸੰਤ ਜਨਾ ਕੀ ਬਾਛੋ ਤੂਰੇ ਜਪ ਨਾਨਕ ਸੁਆਮੀ ਸਦ ਹਜੂਰ ਬਸੰਤ ਮਹੱਲਾ ਪੰਜਵਾ ਸੱਚ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤਵਾ ਪ੍ਰਭ ਰਖਵਾਲੇ ਮਾਈ ਬਾਪ ਜਾ ਕੈ ਸਿਮਰਨ ਨਹੀਂ ਸੰਤਾਪ ਖਸਮ ਧਿਆਈ ਇੱਕ ਮਨ ਇੱਕ ਭਾਏ ਗੁਰਪੂਰੇ ਕੀ ਸਦਾ ਸਰਨਾਈ ਸਾਚੈ ਸਾਹਿਬ ਰਖਿਆ ਕੰਠ ਲਾਇ ਰਹਾ ਆਪਣੇ ਜਨ ਪ੍ਰਭ ਆਪ ਰਖੇ ਦੁਸ਼ ਦੂ ਸਭ ਭ੍ਰਮ ਥਕੇ ਬਿਨ ਗੁਰ ਸਾਚੇ ਨਹੀਂ ਜਾਏ ਦੁਖ ਦੇਸ ਦਿਸੰਤਰ ਰਹੇ ਧਾਇ ਕਿਰਤ ਉਹਨਾਂ ਕਾ ਮਿਟ ਸੁਨਾਹੇ ਓਏ ਆਪਣਾ ਬੀਜਿਆ ਆਪੇ ਖਾਏ ਜਾਣਕਾਰ ਖਵਾਲਾ ਰਖਵਾਲਾ ਆਸੋਏ ਜਨ ਕੋ ਪਹੁੰਚ ਨਾ ਸਕਸ ਕੋਏ ਪ੍ਰਭ ਦਾਸ ਰਖੇ ਕਰ ਜਤਨ ਆਪੇ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਨ ਗਾਏ ਨਾਨਕ ਜੀਵੈ ਹਰ ਚਰਨ ਧਿਆਏ ਬਸੰਤ ਮਹੱਲਾ ਪੰਜਵਾ ਗੁਰ ਚਰਨ ਸਰੇਵਤ ਦੁਖ ਗਿਆ ਪਾਰ ਬ੍ਰਹਮ ਪ੍ਰਭ ਕਰੀ ਮਇਆ ਸਰਮ ਮਨੋਰਥ ਪੂਰਨ ਕਾਮ ਜਪ ਜੀਵੈ ਨਾਨਕ ਰਾਮ ਨਾਮ ਸਾਰੁਤ ਸੁਹਾਵੀ ਜਿਤ ਹਰਚ ਤਿਆਵੈ ਬਿਨ ਸਤਗੁਰ ਦੀਸੈ ਬਿਲਾਂ ਤੀ ਸਾਗਤ ਫਿਰ ਫਿਰ ਆਵੈ ਜਾਵੈ ਰਹਾਉ ਸੇ ਤਨਵੰਤ ਜਿਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੁਰ ਸਬਦ ਨਾਸ ਭੈ ਬਿਨ ਸੇ ਨਿਰਭੈ ਪਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਥਲ ਮਹੀਲ ਰਵ ਰਹਾ ਗੁਰ ਮਿਲ ਨਾਨਕ ਹਾਰਿ ਹਰ ਕਹਿਆ ਅਸ ਸਿਧ ਨਵ ਨਿਧ ਇਹ ਕਰਮ ਭਰਾਵ ਜਿਸ ਨਾਮ ਦੇਹ ਪ੍ਰਭ ਜਪ ਜਪ ਜੀਵੈ ਤੇਰੇ ਦਾਸ ਗੁਰ ਮਿਲ ਨਾਨਕ ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਇਕ ਤੁਕੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਸਗਲ ਇੱਛਾ ਜਪ ਪੁੰਨਿਆ ਪ੍ਰਭ ਮੇਲੇ ਚਰੀ ਵਿਛੁੰਨਿਆ ਤੁਮ ਰਵਹੁ ਗੋਬਿੰਦੈ ਰਵਣ ਜੋਗ ਜੇਤਰ ਰਵਿਐ ਸੁਖ ਸਾਜ ਭੋਗ ਰਹਾਓ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸੇ ਸੁਹਾਵੀ ਰਸ ਆਏ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾ ਕਿਲ ਵਿਖ ਬਿਨ ਸੇ ਗਾਇ ਗੁਨਾ ਆਨ ਬਿਨ ਉਪਜੀ ਸਾਜ ਤੁਨਾ ਮਨ ਮੋਲਿਓ ਹਰ ਚਰਨ ਸੰਗੇ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋ ਹਰਿ ਨਾਮ ਰਾਂਗੇ ਰਹਾਓ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਇ ਉਧਾਰੇ ਦੀਨ ਦਇਆਲ ਇਹੋ ਮਨ ਹੁਆ ਸਾਧ ਧੂਰੇ ਨਿਤ ਦੇਖੈ ਸੁਆਮੀ ਹਜੂਰੇ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਕਰ ਥਾਪੇ ਸਾਥ ਸਾਹਜ ਗ੍ਰੇ ਸਦ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰਿ ਮੰਤ ਰਹਾਉ ਸੋਗ ਸੰਤਾਪ ਕਟੇ ਪ੍ਰਭ ਆਪੇ ਗੁਰ ਆਪਣੇ ਕਉ ਨਿਤ ਨਿਜ ਜਾਪੇ ਜੋ ਜਨ ਤੇਰਾ ਜਪੇ ਨਾਉ ਸਭ ਫਲ ਪਾਏ ਨਿਹਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪਦੇ ਨੀਤ ਨੀਤ ਬਸੰਤ ਮਹੱਲਾ ਪੰਜਵਾ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕ ਕੋ ਭਇਆ ਦਇਆਲ ਗੁਰ ਪੂਰਾ ਸਭ ਪੂਰਾ ਕੀਆ ਅੰਮ੍ਰਿਤ ਨਾਮ ਰੇਦ ਮਹਿ ਆ ਰਹਾਉ ਕਰਮ ਧਰਮ ਮੇਰਾ ਕਛ ਨਾ ਵਿਚਾਰਿਓ ਬਾਹ ਫਗਰ ਭਵਜਨ ਨਿਸਤਾਰਿਓ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰ ਪੂਰੇ ਕੀ ਸਰਣੀ ਪਰੇ ਆਪ ਕਰਹਿ ਆਪ ਕਰਨਾ ਹਾਰੇ ਕਰ ਕਿਰਪਾ ਨਾਨਕ ਉਧਾਰੇ ਵਸੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੇਖ ਫੂਲ ਫੂਲ ਫੂਲੇ ਆਮ ਤਿਆਗ ਤਿਆਗੇ ਚਰਨ ਕਮਲ ਪਾਗੇ ਤੁਮ ਮਿਲਹੁ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ ਰਹਾ ਸਗਨ ਵਾਸ ਕੂਲੇ ਇਕ ਰਹੇ ਸੂਖ ਕਠੂਲੇ ਬਸੰਤ ਰੁੱਤ ਆਈ ਪਰ ਫੂਲਤਾ ਰਹੇ ਅਬ ਕਲੂ ਆਇਓ ਰੇ ਇਕ ਨਾਮ ਬੋ ਬਹੁ ਅਨ ਰੂਤ ਨਾਹੀ ਨਾਹੀ ਮਤ ਭਰਮ ਪੂਲੋ ਪੂਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹੋਏ ਇਕੱਤਰ ਮਿਲਹੁ ਮੇਰੇ ਭਾਈ ਦੁਬਦਾ ਦੂਰ ਕਰਹੁ ਲਿਵਲਾਇ ਹਰ ਨਾਮੈ ਕੇ ਹੋ ਬਹੁ ਜੋੜੀ ਗੁਰਮੁਖ ਬੈਸਾ ਸਭਾ ਵਿਛਾਇ ਏਨ ਵਿਦ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪਹੁ ਦਿਨ ਰਾਤੀ ਅੰਤ ਕਾਲ ਨਾ ਲਾਗੈ ਪੀਰ ਰਹਾਉ ਕਰਮ ਧਰਮ ਤੋਂ ਚਾਉ ਪੜ ਸਾਜਹੁ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤਹੁ ਐਸੀ ਖੇਲ ਹਰਿ ਪਿਆਰੀ ਉਠੇ ਇਸਨਾਨ ਕਰੋ ਪ੍ਰਭਾਤੇ ਸੋਏ ਹਰਿ ਆਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਾਜ ਸੇਤੀ ਘਰ ਜਾਤੇ ਹਰਿ ਆਪੇ ਖੇਲਾ ਆਪੇ ਦੇਖੈ ਹਰਿ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੇ ਸੋ ਜਿਣ ਬਾਜੀ ਘਰ ਆਇਆ ਬਸੰਤ ਮਹੱਲਾ ਪੰਜਵਾ ਹਿੰਡੋਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣੈ ਜਿਸਨੂੰ ਕਿਰਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ਤੇਰਿਆ ਭਗਤਾ ਕਉ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ਰਾਮ ਤੇਰੀ ਸੇਵਾ ਤੁਝ ਤੇ ਹੋਵੈ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤਦ ਭਾਵੈ ਜਿਸਨੋ ਤੂੰ ਰੰਗ ਧਰਤਾ ਤੂੰ ਵਰਦਾਤਾ ਤੂੰ ਵਰਦਾਨਾ ਔਰ ਨਹੀਂ ਕੋ ਦੂਜਾ ਤੂੰ ਸਮਰਾਤ ਸੁਆਮੀ ਮੇਰਾ ਹੋ ਕਿਆ ਜਾਣਾ ਤੇਰੀ ਪੂਜਾ ਤੇਰਾ ਮਹਾਲ ਅਗੋਚਰ ਮੇਰੇ ਪਿਆਰੇ ਵਿਹੂ ਤੇਰਾ ਹੈ ਭਾਣਾ ਕਹੋ ਨਾਨਕ ਟਹਿ ਪਿਆ ਦੁਆਰੈ ਰਖ ਲੇਵੋ ਮੁਗਦਿਆ ਜਾਣਾ ਬਸੰਤ ਹਿੰਡੋਲ ਮਹੱਲਾ ਪੰਜਵਾ ਮੂਲ ਨਾ ਬੂਝੈ ਆਪ ਨਾ ਸੂਝੈ ਭਰਮ ਵਿਆਪੀ ਅਹਮਨੀ ਪਿਤਾ ਪਾਰਮ ਪ੍ਰਭ ਤਨੀ ਮੋਹਿ ਨਿਸਤਾਰਹੁ ਨਿਰਗੁਣੀ ਰਹਾਉ ਓਪਤਿ ਪਰਲੋ ਪ੍ਰਭ ਤੇ ਹੋਵੈ ਇਹ ਵਿਚਾਰੀ ਹਰਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹਿ ਸੁਖੀਏ ਸੇਗਨੀ ਅਵਰੋ ਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰਬਚਨੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਸੰਤ ਢੋਲ ਮਹੱਲਾ ਨੋਵਾ ਸਾਧੋ ਇਹੋ ਤਨ ਮਿਥਿਆ ਜਾਣੋ ਯਾ ਭੀਤਰ ਜੋ RAM ਵਸਤ ਹੈ ਸਾਚੋ ਤਾਹੇ ਪਛਾਨੋ ਰਹਾਓ ਇਹੋ ਜਗ ਹੈ ਸੰਪ ਸੁਪਨੇ ਕੀ ਦੇਹ ਕਾ ਐ ਡਾਨੋ ਸੰਗ ਤਿਹਾਰੈ ਕਛੂ ਨਾ ਚਾਲੈ ਤਾਹੇ ਕਹਾ ਲਪਟਾਨੋ ਉਸਤ ਨਿੰਦਾ ਧੂਪ ਪਾਰ ਹਰਿ ਹਰ ਕੀਰਤ ਉਰਿਆਨੋ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਬਸੰਤ ਮਹੱਲਾ ਨੋਵਾ ਪਾਪੀ ਹੀਐ ਮੈਂ ਕਾਮ ਵਸਾਏ ਮਨ ਚੰਚਲ ਜਾਤੇ ਗਹਿਓ ਨਾ ਜਾਏ ਰਹਾਉ ਜੋਗੀ ਜੰਗੋ ਅਰਸਨ ਆਸ ਸਭ ਹੀ ਪਰ ਡਾਰੀ ਇਹ ਪਾਸ ਜਿਹ ਜੇ ਹਰ ਕੋ ਨਾਮ ਸੰਭਾਰੇ ਤੇ ਭਵ ਸਾਗਰ ਉਤਰੇ ਪਾਰ ਜਨ ਨਾਨਕ ਹਰ ਕੀ ਸਰਨਾਏ ਦੀਜੈ ਨਾਮ ਰਹੈ ਗੁਣ ਗਾਏ ਬਸੰਤ ਮਹੱਲਾ ਨੋਵਾ ਮਾਈ ਮੈਂ ਧਨ ਪਾਇਓ ਹਰਿ ਨਾਮ ਮਨ ਮੇਰੋ ਧਾਮਨ ਤੇ ਝੂਟਿਓ ਕਰ ਬੈਠੋ ਵਿਸਰਾਮ ਰਹਾਓ ਮਾਇਆ ਮਮਤਾ ਤਾਂ ਤੇ ਭਾਗੀ ਉਪਜੋ ਨਿਰਮਲ ਗਿਆਨ ਲੋਭ ਮੋਹ ਇਹ ਪਰਸ ਨਾ ਸਾਕੈ ਗਹੀ ਭਗਤ ਭਗਵਾਨ ਜਨਮ ਜਨਮ ਕਾ ਸੰਸਾ ਚੂਕਾ ਰਤਨ ਨਾਮ ਜਪ ਪਾਇਆ ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ਜਾ ਕੋ ਹੋ ਦਇਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ ਕਹੋ ਨਾਨਕ ਇਹ ਬਿਦ ਕੀ ਸੰਪੈ ਹੋਉ ਗੁਰਮੁਖ ਪਾਵੈ ਬਸੰਤ ਮਹੱਲਾ ਨੋਵਾ ਮਨ ਕਹਾ ਵਿਸਾਰਿਓ RAM ਨਾਮ ਤਨ ਬਿਨਸੈ ਜਮ ਸਿਓ ਪਰੈ ਕਾਮ ਰਹਾਉ ਇਹੋ ਜਗਤ ਹੂਏ ਕਾ ਪਹਾਰ ਤੈ ਸਾਚਾ ਮਾਨਿਆ ਕਿਹ ਵਿਚਾਰ ਧਨ ਉਦਾਰਾ ਸੰਪਤ ਗ੍ਰੇਹ ਕਛ ਸੰਗ ਨ ਚਾਲੈ ਸਮਝ ਲੇਹ ਇਕ ਭਗਤ ਨਾਰਾਇਣ ਹੋਏ ਸੰਗੇ ਕਹੋ ਨਾਨਕ ਭਜ ਤੇ ਏਕ ਰਾਂਗੇ ਬਸੰਤ ਮਹੱਲਾ ਨੋਵਾ ਕਹਾ ਭੂਲਿਓ ਰੇ ਝੂਠੇ ਲੋਭ ਲਾਗ ਕਛ ਬਿਗਰਿਓ ਨਾਹਿਨ ਅਜੋ ਜਾਗ ਰਹਾਓ ਸਾਮ ਸੁਪਨੈ ਕੈ ਇਹੋ ਜਗ ਜਾਨ ਬਿਨ ਸਹਿ ਵੈ ਸਾਥੀ ਮਾਨ ਸੰਗ ਤੇਰਾ ਹਰ ਵਸਤ ਨੀਤ ਨਿਸ ਬਾਸੁਰ ਭਜ ਤਾਹੇ ਮੀਤ ਬਾਰ ਅੰਤ ਕੀ ਹੋਏ ਸਹਾਇ ਕਹੋ ਨਾਨਕ ਗੁਣ ਤਾ ਕੇ ਗਾਏ ਬਸੰਤ ਮਹੱਲਾ ਪਹਿਲਾ ਅਸ਼ਟਪਦੀਆ ਘਰ ਪਹਿਲਾ ਦੁਤਕੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਕਉਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ ਮਨਵਾ ਡੋਲੇ ਚੀਤ ਅਨੀਤ ਜਗ ਸੋ ਟੂਟੀ ਝੂਠ ਬਰੀਦ ਕਾਮ ਕ੍ਰੋਧ ਵਿਖ ਬੱਜਰ ਭਾਰ ਨਾਮ ਬਿਨਾ ਕੈਸੇ ਗੁਣਚਾਰ ਰਹਾਓ ਕਰ ਬਾਲੂ ਕਾ ਘੂਮਨ ਘੇਰੇ ਬਰਖਸ ਬਾਣੀ ਬੁਦਬਦਾ ਹੇਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੈ ਕੀ ਤੇਰੀ ਸਰਬ ਉਪਾਇ ਗੁਰੂ ਸਿਰ ਮੋਰ ਭਗਤ ਕਰੋ ਪਗ ਲਾਗੋ ਤੋਰ ਨਾਮ ਰਤੋ ਚਾਹੋ ਤਜੋਰ ਨਾਮ ਦੁਰਾਏ ਚਲੈ ਸੋ ਚੋਰ ਪਤ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਉ ਘਰ ਜਾਏ ਜੋ ਕਿਛ ਕੀਨਸ ਪ੍ਰਭ ਰਜਾਏ ਭੈ ਮਾਨੈ ਨਿਰਭਉ ਮੇਰੀ ਮਾਏ ਨਹੀਂ ਚਾਹੈ ਸੁੰਦਰੀ ਭੋਗ ਪਾਨ ਫੂਲ ਮਿੱਠੇ ਰਸ ਰੋਗ ਖੀਲੈ ਤੇ ਤੋ ਸੋਗ ਪ੍ਰਭ ਸਰਣਾਗਤ ਕੀਨ ਸੁਹੋਗ ਕਾਪੜ ਪਹਿਰਸ ਅਦਕ ਸੀਗਾਰ ਮਾਟੀ ਫੂਲੀ ਰੂਪ ਵਿਕਾਰ ਆਸਾ ਮਨਸਾ ਬੰਧੋ ਬਾਰ ਨਾਮ ਬਿਨਾ ਸੂਨਾ ਘਰ ਬਾਰ ਗਾਛੋ ਪੁਤਰੀ ਰਾਜ ਕੁਆਰੇ ਨਾਮ ਪੜਾਓ ਸਚ ਦੋ ਸਵਾਰੇ ਪ੍ਰਿਉ ਸੇਵਹੁ ਪ੍ਰਭ ਪ੍ਰੇਮ ਆਧਾਰੇ ਗੁਰ ਸਬਦੀ ਵਿਗਤ ਆਸ ਨਿਵਾਰੇ ਮੋਹਨ ਮੋਹਿ ਲਿਆ ਮਨ ਮੋਹਿ ਗੁਰ ਕਾ ਸ਼ਬਦ ਪਛਾਨਾ ਤੋਹੇ ਨਾਨਕ ਠਾਢੇ ਚਾਹੈ ਪ੍ਰਭੂ ਦੁਆਰੇ ਤੇਰੇ ਨਾਮ ਸੰਤੋਖੇ ਕਿਰਪਾ ਧਾਰੇ ਬਸੰਤ ਮਹੱਲਾ ਪਹਿਲਾ ਮਨ ਭੂਲੋ ਪਰਮ ਸਿਆਏ ਜਾਏ ਅਤ ਲੁਬਧ ਲੁਭਾਨੋ ਵੇਖਮ ਮਾਏ ਨਾ ਅਸਤਰ ਦੀਸਾ ਏਕ ਭਾਏ ਜਿਉ ਮੀਨ ਕੁੰਡਲੀਆ ਕੰਠ ਪਾਏ ਮਨ ਭੂਲੋ ਸਮਝ ਸਾਧ ਨਾਏ ਗੁਰ ਸ਼ਬਦ ਵਿਚਾਰੇ ਸਾਜ ਭਾਏ ਰਹਾਉ ਮਨ ਭੂਲੋ ਪਰਮਸ ਪਵਰ ਤਾਰ ਵਿਲ ਬਿਰਥੇ ਚਾਹੈ ਬੋ ਵਿਕਾਰ ਮੈਗਲ ਜਿਉ ਫਾਸਿਸ ਕਾਮ ਹਾਰ ਕੜ ਬੰਧਨ ਬਾਧਿਓ ਸੀਸ ਮਾਰ ਮਨ ਮੁਗਧੋ ਦਾਦਰ ਭਗਤ ਹੀਨ ਦਰ ਭ੍ਰਸ਼ਟ ਸਰਾਪੀ ਨਾਮ ਬੀਨ ਤਾਕੈ ਜਾਤ ਨਾ ਪਾਤੀ ਨਾਮ ਲੀਨ ਸਭ ਦੁਖ ਸਖਾਈ ਗੁਣਾਬੀਨ ਮਨ ਚਲੈ ਨਾ ਜਾਈ ਠਾਕ ਰਾਖ ਬਿਨ ਹਰ ਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰਿ ਧਾਰਨ ਦੇਖੈ ਜਾਣ ਆਪੇ ਆਪੇ ਭੁਲਾਏ ਕਿਸ ਕਹੋ ਜਾਏ ਗੁਰ ਮੇਲੇ ਵਿਰਥਾ ਕਹੋ ਮਾਏ ਆਵਗਣ ਛੋਡੋ ਗੁਣ ਕਮਾਏ ਗੁਰ ਸਬਦੀ ਰਾਤਾ ਸਜ ਸਮਾਏ ਸਤਿਗੁਰ ਮਿਲਿਆ ਮਾਤੀ ਉਤਮ ਹੋਏ ਮਨ ਨਿਰਮਲ ਹਉ ਮੈਂ ਕੱਢੈ ਧੋਏ ਸਦਾ ਮੁਕਤ ਬੰਧ ਨ ਸਕੈ ਕੋਏ ਸਦਾ ਨਾਮ ਬਖਾਣਾ ਔਰ ਨਾ ਕੋਏ ਮਨ ਹਰਿ ਕੈ ਭਾਣਾ ਆਵੇ ਜਾਏ ਸਭ ਮੈਂ ਏਕੋ ਕਿਛ ਕਹਣ ਨਾ ਜਾਏ ਸਭ ਹੁਕਮੋ ਵਰਤੈ ਹੁਕਮ ਸਮਾਏ ਦੂਖ ਸੂਖ ਸਭ ਤੇ ਸਰਜਾਏ ਤੂੰ ਅਪੁੱਲ ਨਾ ਭੂਲੋ ਕਦੇ ਨਾਹੇ ਗੁਰ ਸਭ ਸੁਣਾਏ ਮਤ ਅਗਾਹੇ ਤੂੰ ਮੋਟੋ ਠਾਕੁਰ ਸਬਦ ਮਾਹੇ ਮਨ ਨਾਨਕ ਮਾਨਿਆ ਸਚ ਸਲਾਹੇ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਏਕ ਧਰਾਚੈ ਪਰ ਹਰ ਦੋਏ ਦੂਰ ਦਰਦ ਮਥ ਅੰਮ੍ਰਿਤ ਖਾਏ ਗੁਰਮੁਖ ਬੁਝਾਏ ਏਕ ਸਮਾਏ ਤੇਰੇ ਦਰਸ਼ਨ ਕੋ ਕੇਤੀ ਬਿਲਾਏ ਵਿਰਲਾ ਕੋ ਚੀਨਸ ਗੁਰ ਸਬਦ ਮਿਲਾਏ ਰਹਾਉ ਬੇਦ ਵਖਾਣ ਕਹੈ ਇਕ ਕਈਐ ਉਹ ਬੇਅੰਤ ਅੰਤ ਕਿਨ ਲਈਐ ਏਕੋ ਕਰਤਾ ਜਿਨ ਜਗ ਕੀਆ ਬਾਜ ਗਲਾ ਧਰ ਗੰਤਰੀਆ ਏਕੋ ਗਿਆਨ ਧਿਆਨ ਤੁਨ ਬਾਣੀ ਏਕ ਨਿਰਾਲਮ ਅਕਥ ਕਹਾਣੀ ਏਕੋ ਸ਼ਬਦ ਸਚਾ ਨਿਸ਼ਾਨ ਪੂਰੇ ਗੁਰ ਤੇ ਜਾਣੈ ਜਾਣ ਏਕੋ ਧਰਮ ਦ੍ਰਿੜਾ ਸਚ ਕੋਈ ਗੁਰਮਤਿ ਪੂਰਾ ਜੁਗ ਜੁਗ ਸੋਈ ਅਨਹਦ ਰਾਤਾ ਏਕ ਲਿਵਤਾਰ ਉਹ ਗੁਰਮੁਖ ਪਾਵੈ ਅਲਖਾ ਪਾਰ ਏਕੋ ਤਖਤ ਏਕੋ ਪਾਦ ਸਾਹੋ ਸਰਬੀ ਥਾਈ ਵੇ ਪ੍ਰਵਾਹ ਤਿਸ ਕਾ ਕੀਆ ਤ੍ਰਿਭਵਨ ਸਾਰ ਉਹ ਅਗਮ ਅਗੋਚਰ ਏਕੰਕਾਰ ਏਕਾ ਮੂਰਤ ਸਾਚਾ ਨਾਉ ਤਿਥੈ ਨਿਬੜੈ ਸਾਚ ਨਿਆਉ ਸਾਚੀ ਕਰਨੀ ਪਤ ਪ੍ਰਮਾਣ ਸਾਚੀ ਦਰਗਾ ਪਾਵੈ ਮਾਨ ਏਕਾ ਭਗਤੀ ਏਕੋ ਹੈ ਭਾਉ ਬਿਨ ਭੈ ਭਗਤੀ ਆਵੋ ਜਾਉ ਗੁਰ ਤੇ ਸਮਝ ਰਹਿ ਮਿਹਬਾਨ ਹਰ ਰਸ ਰਾਤਾ ਜਨ ਪ੍ਰਮਾਣ ਇਤੋਤ ਦੇਖੋ ਸਾਜੇ ਰਾਵੋ ਤੁਜ ਬਿਨ ਠਾਕੁਰ ਕਿਸੈ ਨਾ ਭਾਵੋ ਨਾਨਕ ਹਉਮੈ ਸਭ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੇ ਪਾਰਾ ਆਪਤ ਜਾਤ ਨਾ ਲਾਗੈ ਬਾਰਾ ਦੂਖ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨ ਸਾਰਾ ਸਭ ਉਤਮ ਕਿਸ ਆਖੋ ਹੀਨਾ ਹਰ ਭਗਤੀ ਸਜ ਨਾਮ ਪਤੀ ਨਾ ਰਹਾਓ ਔਖਦ ਕਰ ਥਾਕੀ ਬਹੁ ਤੇਰੇ ਕਿਉ ਦੁਖ ਚੂਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੂਖ ਕਣੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉ ਹੋ ਧੀਰਾ ਰੋਗ ਜੈ ਸੋ ਕਾਟੈ ਪੀਰਾ ਮੈਂ ਅਵਗਣ ਮਨ ਵਾਹੇ ਸਰੀਰਾ ਢੂਡਤ ਖੋਜਤ ਗੁਰ ਮੇਲੇ ਵੀਰਾ ਗੁਰ ਕਾ ਸ਼ਬਦ ਦਾਰੂ ਹਰਿ ਨਾਉ ਜੋ ਤੂ ਰਾਖੈ ਤਵੈ ਰਹਾਉ ਜਗ ਰੋਗੀ ਕਾ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮਹਲੀ ਸੋ ਮਹਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੇ ਲੋਗ ਅਤੀਤਾ ਹਰਖ ਸੋਗ ਤੇ ਰਹੇ ਨਿਰਾਸਾ ਅੰਮ੍ਰਿਤ ਚਾਖ ਹਰਿ ਨਾਮ ਨਿਵਾਸਾ ਆਪ ਪਛਾਣ ਰਹਿ ਨਿਵਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸਚ ਅੰਮ੍ਰਿਤ ਪੀਵੋ ਸਾਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਜਹਿ ਸਮਾਵੈ ਭੋਗੀ ਕਉ ਦੁਖ ਰੋਗ ਵਿਆਪੈ ਘਟ ਘਟ ਰਵ ਰਹਾ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ ਰਾਮ ਰਵੈ ਹਿਤ ਜੀਤਾ ਬਸੰਤ ਮਹੱਲਾ ਪਹਿਲਾ ਇਕ ਤੁਗਿਆ ਮਤ ਪਸਮਨ ਅੰਧੂਲੇ ਗਰਭ ਜਾਹੇ ਇਨ ਵਿਦ ਨਾਗੇ ਜੋਗ ਨਾਹੇ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰਾ ਆਵੇ ਕਾਮ ਰਹਾਉ ਗੁਰ ਪੂਛ ਤੁਮ ਕਰੋ ਵਿਚਾਰ ਜਹ ਦੇਖੋ ਤਾ ਸਾਰਗ ਪਾਣੀ ਕਿਆ ਹੋ ਆਖਾ ਜਾਂ ਕਛੂ ਨਾਹੇ ਜਾਤ ਪਤ ਸਭ ਤੇਰਾ ਨਾਏ ਕਾਹੇ ਮਾਲ ਦਰਬ ਦੇਖ ਗਰਭ ਜਾਹੇ ਚਲਤੀ ਬਾਹਰ ਤੇਰੋ ਕਛੂ ਨਾਹੇ ਪੰਚ ਮਾਰ ਚਿਤ ਰਖਵ ਥਾਏ ਜੋਗ ਜੁਗਤ ਕੀ ਐ ਪਾਏ ਹਉਮੈ ਪੈਖੜ ਤੇਰੇ ਮਨੈ ਮਾਹੇ ਹਰਿ ਨਾ ਚੇਤਹਿ ਮੂੜੇ ਮੁਕਤ ਜਾਹੇ ਮਤ ਹਰ ਵਿਸਰੈ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਏ ਗੁਰ ਸ਼ਬਦ ਵਿਚਾਰੈ ਆਪ ਜਾਏ ਸਾਧ ਜੋਗ ਮਨ ਵਸੈ ਆਏ ਜਿਨ ਜਿਉ ਪਿੰਡ ਦਿੱਤਾ ਤੇ ਚੇਤਾ ਨਾਹੇ ਮੜੀ ਮਸਾਣੀ ਮੂੜੇ ਜੋਗ ਨਾਹੇ ਗੁਣ ਨਾਨਕ ਬੋਲੇ ਭਲੀ ਬਾਣੀ ਤੁਮ ਹੋ ਹੋ ਸੁਜਾ ਖੇਲੇ ਹੋ ਪਛਾਣੀ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਧਲੀ ਕਾਰ ਮਨੁ ਭਰਮੈ ਮਜ ਗੁਵਾਰ ਮਨ ਅੰਧੁਲਾ ਅੰਧਲੀ ਮਤ ਲਾਗੈ ਗੁਰ ਕਰਨੀ ਬਿਨ ਪਰਮ ਨ ਭਾਗੈ ਰਹਾਉ ਮਨੁਖ ਅੰਧਲੇ ਗੁਰਮਤ ਨਾ ਭਾਈ ਪਸ਼ੂ ਭਏ ਅਭਿਮਾਨ ਨਾ ਜਾਈ ਲਖ ਰਾਸੀ ਜੰਤੂ ਪਾਏ ਮੇਰੇ ਠਾਕੁਰ ਭਾਣੇ ਸ੍ਰੀ ਸਮਾਏ ਸਗਲੀ ਭੂਲੈ ਨਹੀਂ ਸ਼ਬਦ ਆਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਪਾਣੇ ਬਖਸ਼ ਲਿਏ ਨਾਹੀ ਜਮਕਾਣੇ ਜਿਨ ਕਾ ਹਿਰਦਾ ਏਕੋ ਭਾਇਆ ਆਪੇ ਮੇਲੇ ਪਰਮ ਚੁਕਾਇਆ ਬੇ ਮੁਹਤਾਜ ਬੇ ਅੰਤ ਪਾਰਾ ਸਚ ਭਤੀਜੈ ਕਰਨ ਹਾਰਾ ਨਾਨਕ ਭੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਜ ਟਿਕਾਵੇ ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸ ਲੇ ਤਰਵਰ ਫੂਲੇ ਬਨ ਹਰੇ ਰਹਾਓ ਆਪੇ ਕਵਲਾ ਕੰਤ ਆਪ ਆਪੇ ਰਾਵੇ ਸਭ ਥਾਪ ਆਪੇ ਬਛਰੂ ਗਉ ਖੀਰ ਆਪੇ ਮੰਦਰ ਥਮ ਸਰੀਰ ਆਪੇ ਕਰਨੀ ਕਰਨਹਾਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖੈ ਕਰਨਹਾਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰ ਸਾਗਰ ਗੁਣ ਗਹੀਰ ਤੂੰ ਅਕਲ ਨਿਰੰਜਨ ਪਰਮਹੀਰ ਤੂੰ ਆਪੇ ਕਰਤਾ ਕਰਨ ਜੋਗ ਨਿਹ ਕੇਵਲ ਰਾਜਨ ਸੁਖੀ ਲੋਗ ਨਾਨਕ ਤਰਾਪੇ ਹਰਿ ਨਾਮ ਸੁਆਦ ਬਿਨ ਹਰ ਗੁਰੂ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲ ਮਹੱਲਾ ਪਹਿਲਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਨੌ ਸਤ ਚੌਦਾ ਤੀਨ ਚਾਰ ਕਰ ਮਹਲਤ ਚਾਰ ਬਹਾਲੀ ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕਾ ਵਾਰੀ ਮਿਹਰਬਾਨ ਮਸੂਦਨ ਮਾਦਵ ਐਸੀ ਸਖਤ ਮਾਰੀ ਰਹਾਉ ਕਰ ਕਰ ਲਸਕਰ ਭਾਗ ਤੇਰਾ ਧਰਮ ਕਰੇ ਸਗਦਾਰੀ ਧਰਤੀ ਦੇਗ ਮਿਲੈ ਇਕ ਵੇਰਾ ਭਾਗ ਤੇਰਾ ਪੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੈ ਨਾਰਦ ਕਰੇ ਖੁਆਰੀ ਲੱਭ ਅਧੇਰਾ ਬੰਦੀ ਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇ ਚੰਗਾ ਭਾਵੇ ਮੰਦਾ ਜੈਸੀ ਨਜ਼ਰ ਤੁਮਾਰੀ ਆਦਪੁਰ ਕੋ ਅੱਲਾਹ ਕਹੀਐ ਸੇਖਾਂ ਆਈ ਵਾਰੀ ਦੇਵਲ ਦੇਵਤਿਆ ਕਰ ਲਾਗਾ ਐਸੀ ਕੀਰਤ ਚਾਲੀ ਕੂਜਾ ਬਾਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ਘਰ ਕਰ ਮੀਆ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤੀ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਗੁੰਡ ਸਲਾਮ ਕਰਹਿਗੇ ਘਰ ਕਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੈ ਦਿਹਾੜੀ ਨਾਨਕ ਨਾਮ ਮਿਲੈ ਵਡਿਆਈ ਮੇਕਾ ਘੜੀ ਸੰਭਾਲੀ ਬਸੰਤਿ ਢੋਲ ਕਰ ਦੂਜਾ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿੰਪਲ ਥਿਰ ਨਾ ਰਹਾਈ ਅਨਕੋ ਭਾਵ ਜਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਕਰ ਆਨ ਸਤਿਗੁਰ ਮਿਲੈ ਤਾ ਪੂਰਾ ਪਾਈਐ ਪਦ ਰਾਮ ਨਾਮ ਨਿਸ਼ਾਨ ਰਹਾਓ ਇਹੋ ਮਿਰਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰੂ ਉਚਵਾਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਦ ਨਿਰਖਦ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ ਸਭ ਸਾਖਤ ਹਰ ਗੁਰਮਤੀ ਘਰ ਪਾਇਆ ਦੀਨਾ ਦੀਨ ਦਇਆਲ ਪੈ ਹੈ ਜਿਉ ਕ੍ਰਿਸ਼ਨ ਵਿਦਰ ਘਰ ਆਇਆ ਮਿਲਿਓ ਸਦਾਮਾ ਭਾਵਨੀ ਧਾਰੇ ਸਭ ਕਿਸੇ ਆਗੈ ਦਾਲਦ ਪੰਜ ਸਮਾਇਆ RAM ਨਾਮ ਕੀ ਪੈਜ ਵਢੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਖਤ ਕਰਹਿ ਬਖੀਲੀ ਇਕ ਰਤੀ ਤਿਲ ਨਾ ਘਟਾਈ ਜਾਨਕੀ ਉਸਤ ਹੈ ਨਾਮਾ ਦਾਦ ਸੋਭਾ ਪਾਈ ਨਿੰਦਕ ਸਾਗਦ ਖਾਵ ਨਾ ਸਕੈ ਤਿਲ ਆਪਣਾ ਕਰ ਲੂਕੀ ਲਾਈ ਜਾਨ ਕੋ ਜਨ ਮਿਲ ਸੋਭਾ ਪਾਵੈ ਗੁਣ ਮੈਂ ਗੁਣ ਪ੍ਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵੈ ਦਾਸਨ ਦਾਸਾ ਆਪੇ ਜਾਲਿਆ ਪਰੰਪਰ ਕਰਤਾ ਆਪੇ ਮੇਲ ਮਿਲਾਵੈ ਨਾਨਕ ਗੁਰਮੁਖ ਸਾਜ ਮਿਲਾਏ ਜੋ ਜਲ ਜਲ ਹੈ ਸਮਾਵੈ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੁੱਤ ਕੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾ ਮਨ ਉਧਰਿਆ ਕਹਿ ਏਕ ਬਾਰ ਬਾਲਮੀਕਾ ਹੋਆ ਸਾਧ ਸੰਗ ਧਰੂ ਕੋ ਮਿਲਿਆ ਹਰ ਨਿਸੰਗ ਤੇਰਿਆ ਸੰਤਾ ਜਾਚੋ ਚਰਨ ਰੇਨ ਲੇ ਮਸਤਕ ਲਾਵੋ ਕਰ ਕਿਰਪਾ ਦੇਨ ਰਹਾਓ ਗਨਕਾ ਉਧਰੀ ਹਰ ਕਹਿ ਤੋਤ ਗਜਿੰਦਰ ਧਿਆਇਓ ਹਰ ਕੀ ਓਮ ਮੁਖ ਵਿਪਰ ਸੁਦਾਮੇ ਦਾਲਦ ਪੰਜ ਰੇਵਣ ਤੂ ਵੀ ਭਜ ਗੋਬਿੰਦ ਵਦ ਕੋ ਉਧਾਰਿਓ ਖੰਪ੍ਰਹਾਰ ਕੁਬਜਾ ਉਧਰੀ ਅੰਗੁਸ਼ਟ ਧਾਰ ਬਿਦਰ ਉਧਾਰਿਓ ਦਾਸ ਤਪਾਏ ਹਰੇ ਮਨ ਤੂ ਵੀ ਹਰਤ ਆਏ ਪ੍ਰਹਲਾਦ ਰਖੀ ਅਰ ਪੈ ਆਪ ਬਸਤਰ ਛੀਨ ਦ੍ਰੋਪਤੀ ਰਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂ ਪਰਹਿ ਪਾਰ ਕੰਨੈ ਸੇਵਿਆ ਬਾਲ ਬੁੱਧ ਤਰਲੋਚਨ ਗੁਰ ਮਿਲ ਪਈ ਸਿੱਧ ਬੇਣੀ ਕਉ ਗੁਰ ਕੀਓ ਪ੍ਰਗਾਸ ਰੇ ਮਨ ਤੂ ਵੀ ਹੋਹਿ ਦਾਸ ਜੈ ਦੇਵ ਤੇ ਆਗਿਓ ਅਹਮੇਵ ਨਾਈ ਉਦਰਿਓ ਸੈਨ ਸੇਵ ਮਨ ਡੀਗ ਨਾ ਡੋਲੇ ਕਹੂੰ ਜਾਏ ਮਨ ਤੂ ਰੂਪੀ ਤਰਸੈ ਸਰਣ ਪਾਇ ਜੇ ਅਨੁਗ੍ਰਹ ਠਾਕੁਰ ਕੀਓ ਆਪ ਸੇ ਤੈ ਲੀਨੇ ਭਗਤ ਰਾਖੇ ਤਿਨ ਕਾ ਗੁਣ ਅਵਗੁਣ ਨਾ ਵਿਚਾਰਿਓ ਕੋਏ ਇਹ ਵਿਦ ਦੇਖ ਮਨ ਲੱਗਾ ਸੇਵ ਕਬੀਰ ਤੇ ਆਇਓ ਏਕ ਰੰਗ ਨਾਮ ਦੇਵ ਹਰ ਜਿਉ ਬਸੈ ਸੰਗ ਰਵਿਦਾਸ ਤੇ ਆਏ ਪ੍ਰਭ ਅਨੂਪ ਗੁਰ ਨਾਨਕ ਦੇਵ ਗੋਵਿੰਦ ਰੂਪ ਸੰਤ ਮਹੱਲਾ ਪੰਜਵਾ ਅਨਕ ਜਨਮ ਭ੍ਰਮੇ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਪਾਹੇ ਭਗਤ ਬਿਹੂ ਨਾ ਖੰਡ ਖੰਡ ਬਿਨ ਬੂਝੇ ਜਮ ਦੇਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਹ ਸ਼ਬਦ ਕਰ ਸਦਾ ਪ੍ਰੀਤ ਰਹਾਉ ਸੰਤੋਖ ਨਾ ਆਵਤ ਕਹੂੰ ਕਾਜ ਧੂਮ ਬਾਦਰ ਸਭ ਮਾਇਆ ਸਾਜ ਪਾਪ ਕਰੰਤੋ ਨਾ ਸੰਗਾਇ ਵਿਖ ਕਾ ਮਾਤਾ ਆਵੈ ਜਾਇ ਹਉ ਹਉ ਕਰਤ ਬਧੇ ਵਿਕਾਰ ਮੋਹ ਲੋਭ ਡੂਟੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੈ ਨਾਮ ਨਾ ਹਰ ਲੀਆ ਕਭੀ ਰਾਜਾ ਕਉ ਮੰਗਣ ਹਾਰ ਦੁਖ ਸੁਖ ਬਾਦੋ ਸੰਸਾਰ ਮਨ ਉਧਰਨ ਕਾ ਸਾਜ ਨਾਹੇ ਪਾਪ ਬੰਧਨ ਨਿਦ ਪਉ ਜਾਹੇ ਈਠ ਮੀਤ ਕੋ ਸਖਾ ਨਾਹੇ ਆ ਬੀਜ ਆਪੇ ਹੀ ਖਾਹੇ ਜਾ ਕੈ ਕੀਨੇ ਹੋਤ ਵਿਕਾਰ ਸੇ ਛੋੜ ਚਲਿਆ ਖਿਨ ਮਹਿ ਗਵਾਰ ਮਾਇਆ ਮੋਹਿ ਬਹੁ ਭਰਮਿਆ ਕਿਰਤ ਰੇ ਕਰ ਕਰਮਿਆ ਕਰਣ ਹਾਰ ਲਿਪਤ ਆਪ ਨਹੀਂ ਲੇ ਪ੍ਰਭੁਨ ਪਾਪ ਰਾਖ ਲੇਹੋ ਗੋਬਿੰਦ ਦਇਆਲ ਤੇਰੀ ਸਰਨ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਠਾਉ ਕਰ ਕਿਰਪਾ ਪ੍ਰਭ ਦੇਹੁ ਨਾਉ ਤੂੰ ਕਰਤਾ ਤੂੰ ਕਰਨਹਾਰ ਤੂੰ ਉਚਾ ਤੂੰ ਬਹੁ ਅਪਾਰ ਕਰ ਕਿਰਪਾ ਲੜਨੇ ਹੋ ਲਾਏ ਨਾਨਕ ਦਾਸ ਪ੍ਰਭ ਕੀ ਆਏ ਬਸੰਤ ਕੀ ਵਾਰ ਮਹਲ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਣ ਤ੍ਰਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ ਆਪਣੇ ਚਰਨ ਚ ਪਾਇ ਦਈ ਉਖੜੋਵਾ ਰੋਗ ਸੋਗ ਸਭ ਮਿਟ ਗਏ ਨਿਤਨਵਾ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਵਾ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ ਕਿਥੋ ਉਪਜੈ ਕਹ ਰਹੈ ਕਹ ਮਾਹਿ ਸਮਾਵੈ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਾਨ ਧਿਆਨ ਸੁਣਨ ਨਿਤ ਸੇ ਭਗ ਸੁਹਾਵੈ ਅਗਮੇ ਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸਤ ਪੂਰੈ ਗੁਰੂ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾ ਕੀ ਕਬੀਰ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ਼ ਘਟ ਘਟ ਮੌਲਿਆ ਆਤਮ ਪ੍ਰਗਾਸ ਰਾਜਾ RAM ਮੌਲਿਆ ਅੰਤ ਭਾਏ ਜਹ ਦੇਖੋ ਤਹਰਿਆ ਸਮਾਇ ਰਹਾਉ ਦੁਤੀਆ ਮੌਲੇ ਚਾਰ ਵੇਦ ਸਿਮਰਤ ਮੌਲੀ ਸਿਓ ਕਤੇਵ ਸ਼ੰਕਰ ਮੌਲਿਓ ਜੋਗ ਧਿਆਨ ਕਬੀਰ ਗੋਸਵਾਮੀ ਸਭ ਸਮਾਨ ਪੰਡਿਤ ਜਨ ਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਮੇਵ ਤਪਸੀ ਮਾਤੇ ਤਬ ਕਹਿ ਭੇਵ ਸਭ ਮਦ ਮਾਤੇ ਕੋ ਨ ਜਾਗ ਸੰਗੀ ਚੋਰ ਘਰ ਮੁਸਨ ਲਾਗ ਰਹਾ ਜਾਗੈ ਸੁਖ ਦਿਓ ਆਰਿਆ ਕੂਰ ਹਣਵੰਤ ਜਾਗੈ ਧਰ ਲੰਕੂਰ ਸ਼ੰਕਰ ਜਾਗੈ ਚਰਨ ਸੇਵ ਕਰ ਜਾਗੇ ਨਾਮਾ ਜੈ ਦੇਵ ਜਾਗਤ ਸੋਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਇਸ ਦੇਹੀ ਕੇ ਅਧਿਕ ਕਾਮ ਕਹਿ ਕਬੀਰ ਭਜ ਰਾਮ ਨਾਮ ਜੋ ਇਹ ਖਸਮ ਹੈ ਜਾਇਆ ਪੂਤ ਬਾਪ ਖੇਲਾਇਆ ਬਿਨ ਸ਼ਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਭਾਉ ਸੁਤ ਲਾਈ ਆਪਣੀ ਮਾਉ ਰਹਾਉ ਪਗਾ ਬਿਨ ਹੁਰੀਆ ਮਾਰਤਾ ਬਦਨਾ ਬਿਨ ਖੇ ਖਿਰ ਹਾਸਤਾ ਨਿਦਰਾ ਬਿਨ ਨਰ ਪੈ ਸੁਭਵੈ ਬਿਨ ਬਾਸਨ ਖੀਰ ਬਿਰੋਵੈ ਬਿਨ ਅਸਥਨ ਗਉ ਲਵੇਰੀ ਪੈਡੇ ਬਿਨ ਬਾਟ ਕਨੇਰੀ ਬਿਨ ਸਤਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਪ੍ਰਹਲਾਦ ਪਠਾਏ ਪਰਨਸਾਲ ਸੰਗ ਸਖਾਵੋ ਲੀਏ ਬਾਲ ਮੋਕੋ ਕਾ ਪੜਾਵ ਸਿਆਲ ਜਾਲ ਮੇਰੀ ਪਟਿਆ ਲਿਖ ਦਿਓ ਸ੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ RAM ਨਾਮ ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਮ ਸੰਡੈ ਮਰ ਕੈ ਕਹਿਓ ਜਾਏ ਪ੍ਰਹਲਾਦ ਬੁਲਾਏ ਬੇਗ ਧਾਏ ਤੂ ਰਾਮ ਕਹਾਨ ਕੀ ਛੋੜ ਪਾਨ ਤੁਜ ਤੁਰਤ ਛਡਾਉ ਮੇਰੋ ਕਹਿਓ ਮਾਨ ਮੋ ਕੋ ਕਹਾ ਸਤਾਵਹੁ ਬਾਰ ਬਾਰ ਪ੍ਰਭ ਜਗ ਥਰ ਗਿਰ ਕੀਏ ਪਹਾਰ ਇਕ ਰਾਮ ਨਾ ਛੋਡੋ ਗੁਰਹਿਗਾਰ ਮੋ ਕੋ ਕਾਲ ਜਾਰ ਪਾਵੇ ਮਾਰ ਡਾਰ ਕਾੜ ਖੜਕ ਕੋ ਪਿਓ ਰਿਸਾਏ ਤੁਝ ਰਾਖਨ ਹਾਰੋ ਮੋਹਿ ਬਤਾਏ ਪ੍ਰਭ ਥੰਬ ਤੇ ਦਿਖਸੇ ਕੈ ਵਿਸਥਾਰ ਹਰਨਾਕ ਜਿਥੇ ਛੇਦਿਓ ਨਖ ਵਿਦਾਰ ਓਏ ਪਰਮ ਪੁਰਖ ਦੇਵਾਧੀ ਦੇਵ ਭਗਤੀ ਏਦ ਨਰ ਸਿੰਘ ਭੇਵ ਕਹਿ ਕਬੀਰ ਕੋ ਲਖੈ ਨਾ ਪਾਰ ਪ੍ਰਹਲਾਦ ਉਧਾਰੇ ਅਨਕ ਬਾਰ ਇਸ ਤਨ ਮਨ ਮਧੇ ਮਦਨ ਚੋਰੇ ਜਿਨ ਗਿਆਨ ਰਤਨ ਹਿਰ ਲੀਨ ਮੋਰ ਮੈਂ ਅਨਾਥ ਪ੍ਰਭ ਕਹੋ ਕਾਹੇ ਕੋ ਕੋ ਨਾ ਬਿਗੂ ਤੋ ਮੈਂ ਕੋ ਆਹੇ ਮਾਧੋ ਧਾਰਮ ਦੁਖ ਸਹਿਓ ਨਾ ਜਾਏ ਮੇਰੋ ਚਪਲ ਬੁੱਧ ਸਿਉ ਕਾ ਬਸਾਇ ਰਾਮ ਸਨਕ ਸਨੰਦਨ ਸੇ ਸੁਕਾ ਦੇ ਨਾਭ ਕਮਲ ਜਾਣੇ ਬ੍ਰਹਮਾ ਦੇ ਕਬ ਜਨ ਜੋਗੀ ਜਟਾ ਧਾਰ ਸਭ ਆਪਣ ਅਵਸਰ ਚੱਲੇ ਸਾਰ ਤੂੰ ਅਥਾਹ ਮੋਇ ਥਾ ਨਾਹੀ ਪ੍ਰਭ ਦੀਨਾ ਨਾਥ ਦੁਖ ਕਹੋ ਕਾਹੇ ਮੋਰੋ ਜਨਮ ਮਰਨ ਦੁਖ ਆਦ ਧੀਰ ਸੁਖ ਸਾਗਰ ਗੁਣ ਰਹੁ ਕਬੀਰ ਨਾਇਕ ਏਕ ਬਨਜਾਰੇ ਪਾਚ ਬਰਦ ਬਚੀਸਕ ਸੰਗ ਕਾਚ ਨੌ ਬਹੀਆਂ 10 ਗੋਨ ਆਹੇ ਕਸਨ 72 ਲਾਗੀ ਤਾਹੇ ਮੋਹਿ ਐਸੇ ਬਨ ਸਿਉ ਨਹੀਨ ਕਾਜ ਜੇ ਘਟੈ ਮੂਲ ਨਿਤ ਬੜੈ ਬਿਆਜ ਰਹਾਉ ਸਾਤ ਸੂਤ ਮਿਲ ਬਨਜ ਕੀਨ ਕਰਮ ਭਾਵਨੀ ਸੰਗ ਲੀਨ ਤੀਨ ਜਗਾਤੀ ਕਰਤਰਾਰੇ ਚਲੋ ਬਨਜਾਰਾ ਹਾ ਝਾਰੇ ਪੂੰਜੀ ਹੈਰਾਨੀ ਬਨਜ ਟੂਟ ਦਾਦ ਟਾਂਡੋ ਗਇਓ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਾਜ ਸਮਾਨੋ ਤਾਂ ਭਰਮ ਭਾਜ ਬਸੰਤੇ ਢੋਲ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਆਵਹਿ ਝੂਠੇ ਜਾਹੇ ਪੀ ਝੂਠੇ ਝੂਠੇ ਮਰਹਿ ਆਪਾਗੇ ਕਹੋ ਪੰਡਿਤ ਸੂਚਾ ਕਵਨ ਠਾਓ ਜਹਾਂ ਬੈ ਸਭ ਭੋਜਨ ਖਾਓ ਰਹਾਓ ਜਿਹ ਬਾ ਝੂਠੀ ਬੋਲਤ ਝੂਠਾ ਕਰਨ ਨੇਤਰ ਸਭ ਝੂਠੇ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਭੈਸ ਪਕਾਇਆ ਝੂਠੀ ਕਰਛੀ ਪਰੋਸਣ ਲਾਗਾ ਝੂਠੇ ਹੀ ਬੈਠ ਖਾਇਆ ਗੋਬਰ ਝੂਠਾ ਚੌਕਾ ਝੂਠਾ ਝੂਠੀ ਦੀਨੀ ਕਾਰਾ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰਿ ਵਿਚਾਰਾ ਰਾਮਾਨੰਦ ਜੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਤ ਜਾਈਐ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲੈ ਮਨ ਭਇਓ ਪੰਗ ਰਹਾਉ ਏਕ ਦਿਵਸਨ ਭਈ ਉਮੰਗ ਕਸ ਚੰਦਨ ਚੂਹਾ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੇ ਜਹਾ ਜਾਈਐ ਤਹ ਜਲ ਪਖਾਨ ਤੂ ਪੂਰ ਰਹਿਓ ਹੈ ਸਭ ਸਮਾਨ ਵੇਦ ਪੁਰਾਣ ਸਭ ਦੇਖੇ ਜੋਏ ਉਹਾਂ ਤਉ ਜਾਈਐ ਜੋ ਇਹਾਂ ਨ ਹੋਏ ਸਤਿਗੁਰੂ ਮੈਂ ਬਲਿਹਾਰੀ ਤੋਰੇ ਜਿਨ ਸਗਲ ਬਿਗਲ ਭ੍ਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦਿਓ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਰੰਕਾਰ ਨਾ ਜੀਵੈ ਦੋ ਕੁਲ ਲਜੈ ਤੇਰੀ ਭਗਤ ਨਾ ਛਾਡੋ ਭਾਵੈ ਲੋਗ ਹਸੈ ਚਰਨ ਕਮਲ ਮੇਰੇ ਹੀਰੇ ਬਸੈ ਰਹਾਉ ਜੈਸੇ ਆਪਣੇ ਤਨਹਿ ਪ੍ਰਾਣੀ ਮਰਨ ਮਾਂਡੈ ਤੈਸੇ ਸੰਤ ਜਨਾ RAM ਨਾਮ ਨਾ ਛਾਡੈ ਗੰਗਾ ਗਿਆ ਗੋਦਾਵਰੀ ਸੰਸਾਰ ਕੇ ਕਾਮਾ ਨਾਰਾਇਣ ਸੋ ਪ੍ਰਸੰਨ ਹੋਏ ਤਾ ਸੇਵਕ ਨਾਮਾ ਲੋਭ ਲਹਿਰ ਅਤ ਨੀਝਰ ਵਾਜੈ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੋਵਿੰਦੇ ਤਾਰ ਲੈ ਬਾਪ ਵੀਠਲਾ ਰਹਾਓ ਅਨਲ ਬੇੜਾ ਹੋ ਖੇਵ ਨਾ ਸਾਕੋ ਤੇਰਾ ਪਾਰ ਨਾ ਪਾਇਆ ਬੀਠਲਾ ਹੋ ਹੋ ਦਇਆਲ ਸਤਿਗੁਰ ਮੇਲ ਤੂੰ ਮੋਹ ਕੋ ਪਾਰ ਉਤਾਰੇ ਕੇਸਵਾ ਨਾਮਾ ਕਹਿ ਹੋ ਤਰ ਵੀ ਨਾ ਜਾਣੋ ਮੋਹ ਕੋ ਬਾਹ ਦੇਹ ਬਾਹ ਦੇਹ ਬੀਠਲਾ ਸਹਜ ਅਵਰ ਧੂੜ ਮਣੀ ਗਾਡੀ ਚਾਲਤੀ ਪੀਛਾ ਤਿਨਕਾ ਲੈ ਕਰ ਹਾਂਕਦੀ ਜੈਸੇ ਪਨਕਤ ਥਰੂ ਟਟ ਹਾਂਕਦੀ ਸਰ ਧੋਵਨ ਚਾਲੀ ਲਾਡਲੀ ਰਹਾਓ ਤੂੰ ਵੀ ਤੋਵੈ ਬ੍ਰਹ ਬਿਰਾਤਾ ਹਰ ਚਰਨ ਮੇਰਾ ਮਨ ਰਾਤਾ ਪੰਤ ਨਾਮ ਦਿਉ ਰਾਮ ਰਹਾ ਆਪਣੇ ਭਗਤ ਪਰ ਕਰ ਦਇਆ ਸੰਤ ਬਾਣੀ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤੁਝੈ ਸੁਜੰਤਾ ਕਛੁ ਗੁਨਾਹੇ ਪੈਰਾਵਾ ਦੇਖੇ ਉਪਜਾਹੇ ਗਰਭਵਤੀ ਕਾ ਨਾਹੀ ਠਾਓ ਤੇਰੀ ਗਰਦਨ ਉਪਰ ਲਵੈ ਕਾਉ ਤੂੰ ਕਾਏ ਗਰਭ ਹੈ ਬਾਵਲੀ ਜੈਸੇ ਪਾਦੋ ਖੂਬ ਰਾਜ ਤੂੰ ਤਿਸ ਤੇ ਖਰੀ ਉਤਾਵਲੀ ਰਹਾਉ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਟੂਢੈ ਪਰਦੇਸ ਆਪ ਤਨ ਕਾ ਜੋ ਕਰੇ ਵਿਚਾਰ ਤਿਸ ਨਹੀਂ ਜਮ ਕੰਕਰ ਕਰੇ ਖੁਆਰ ਪੁੱਤਰ ਕਲਤਰ ਕਾ ਕਰਹਿ ਅਹੰਕਾਰ ਠਾਕੁਰ ਲੇਖਾ ਮਗਨਹਾਰ ਫੇੜੇ ਕਾ ਦੁਖ ਸਹਿ ਜੀ ਪਾਛੇ ਕਿਸਹਿ ਪੁਕਾਰੈ ਪੀਓ ਪੀਓ ਸਾਧੂ ਕੀ ਜੋ ਲੇਹ ਓਟ ਤੇਰੇ ਮਿਠਾ ਪਾਪ ਸਭ ਕੋਟ ਕੋਟ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੂਨ ਕਾਮ ਬਸੰਤ ਕਬੀਰ ਜੀ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਰਹਾਗੀ ਜੈਸੀ ਤੇਰੀ ਚਾਲ ਤੇਰੀ ਪੂੰਛੜ ਉਪਰ ਝਮਕ ਬਾਲ ਇਸ ਕਰਮ ਹੈ ਸੋ ਤੂੰ ਢੂੰਡ ਖਾਹੇ ਔਰ ਕਿਸੀ ਕੇ ਤੂੰ ਮਤ ਹੀ ਜਾਹੇ ਰਹਾਓ ਚਾਕੀ ਚਾਟਹਿ ਚੂਨ खाहे ਚਾਕੀ ਕਾ थरा ਕਹਾਂ ਲੈ ਜਾਏ ਛੀਕੇ ਪਰ ਤੇਰੀ ਬਹੁਤ ਡੀਠ ਮਤ ਲੱਕਰੀ ਸੋਟਾ ਤੇਰੀ ਪਰ ਪੀਠ ਕਹਿ ਕਬੀਰ ਭੋਗ ਭਲੇ ਕੀਨ ਮਤ ਕੋ ਮਾਰੈ ਈਟ ਢੇਮ ਰਾਗ ਸਾਰਗ ਚੌਪ ਦੇ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਆਪਣੇ ਠਾਕੁਰ ਕੀ ਹੋ ਚੇਰੀ ਚਰਨ ਗਹਿ ਜਗ ਜੀਵਨ ਪ੍ਰਭ ਕੇ ਹਉ ਮੈਂ ਮਾਰ ਨਿਵੇਰੀ ਰਹਾਉ ਪੂਰਨ ਪਰਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ ਮੋਹਨ ਮੋਹਿ ਲਿਆ ਮਨ ਮੇਰਾ ਸਮਝਿਸ ਸ਼ਬਦ ਵਿਚਾਰੇ ਮਨਮੁਖ ਹੀਨ ਹੋਛੀ ਮਤ ਝੂਠੀ ਮਨ ਤਨ ਪੀਰ ਸਰੀਰੇ ਜਬ ਕੀ RAM ਰੰਗੀਲਾ ਰਾਤੀ RAM ਜਪਤ ਮਨ ਧੀਰੇ ਹਉ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰ ਸਮਾਨੀ ਅਕਲ ਨਿਰੰਜਨ ਸਿਓ ਮਨ ਮਾਨਿਆ ਬਿਸਰੀ ਲਾਜ ਲੋਕਾਨੀ ਪੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਹਰਿ ਕਾ ਨਾਮ ਰਤੀ ਸੋਹਾਗਨੀ ਨਾਨਕ ਰਾਮ ਪਤਾਰਾ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਰਹੀਐ ਦੁਖ ਵਿਆਪੈ ਜਿਹਵਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭ ਕਾਲ ਸੰਤਾਪੈ ਰਹਾਉ ਜਬ ਲਗ ਦਰਸ਼ਨਾ ਪਰਸੈ ਪ੍ਰੀਤਮ ਤਬ ਲਗ ਭੂਖ ਪਿਆਸੀ ਦਰਸ਼ਨ ਦੇਖਤੀ ਮਰ ਮਾਨਿਆ ਜਲ ਰਸ ਕਮਲ ਵਿਗਾਸੀ ਊਨਮ ਘਨ ਹਰ ਗਰਜੈ ਵਰਸੈ ਕੋਕਲ ਮੋਰ ਬਹਿ ਰਾਗੈ ਤਰਵਰ ਬਿਰਖ ਬਿਹੰਗ ਪੋਯੰਗਮ ਘਰ ਫਿਰ ਧਨ ਆਗੈ ਕੁਚਲ ਕਰੂ ਕੁਨਾਰ ਕੁਲਖਨੀ ਫਿਰ ਕਾ ਸਾਜ ਨਾ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੂਖ ਸਮਾਨਿਆ ਆਏ ਨਾ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਾਹ ਸਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰਗ ਮਹੱਲਾ ਪਹਿਲਾ ਦੂਰ ਨਾਹੀ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰਿ ਪਾਏ ਪ੍ਰਾਨ ਆਧਾਰਾ ਰਹਾਉ ਇਨ ਵਿਦ ਹਰ ਮਿਲਿਆ ਵਰ ਕਾਮਨੇ ਧਨ ਸੋਹਾਗ ਪਿਆਰੀ ਜਾਤ ਵਰਨ ਕੁਲ ਸਾਸਾ ਚੂਕਾ ਗੁਰਮਤਿ ਸਬਦ ਵਿਚਾਰੀ ਜਿਸ ਮਨ ਮਾਨੈ ਬਿਮਾਨ ਨਾ ਤਾਕਉ ਹਿੰਸਾ ਲੋਭ ਵਿਸਾਰੇ ਸਾਜ ਰਵੈ ਵਰ ਕਾਮਣ ਪੇਰ ਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਬਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੁਰੈ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਕੇ ਸੰਤ ਜਨਾ ਕੀ ਹਮ ਧੂਰ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਾ ਭਰਪੂਰ ਰਹਾ ਸਤਗੁਰ ਸੰਤ ਮਿਲੈ ਸਾਥ ਪਾਈਐ ਕਿਲ ਵਿਖ ਦੁਖ ਕਾਟੇ ਸਭ ਦੂਰੇ ਆਤਮ ਜੋਤ ਭਈ ਪਰਪੂਰਤ ਪੁਰਖ ਨਿਰੰਜਨ ਦੇਖਿਆ ਹਜੂਰੇ ਵੱਡਾ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਾ ਭਰਪੂਰੇ 68 ਤੀਰਥ ਮੱਜਨ ਕੀ ਆ ਸਤ ਸੰਗਤ ਪਗ ਨਾਏ ਧੂਰੇ ਦੁਰਮਤ ਵਿਕਾਰ ਮਲੀਨ ਮਤ ਹੋਛੀ ਹਿਰਦਾ ਕਸੁਧ ਲਾਗਾ ਮੋਹ ਕੂਰ ਬਿਨ ਕਰਮਾ ਕਿਉ ਸੰਗਤ ਪਾਈਐ ਹਉ ਮੈਂ ਵਿਆਪ ਰਹਾ ਮਨ ਝੂਰ ਓਹ ਦਇਆਲ ਕਿਰਪਾ ਕਰ ਹਰ ਜੀ ਮਾਗੋ ਸਤ ਸੰਗਤ ਭਗਤ ਧੂਰ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ RAM ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਭਵਜਲ ਜਗਤ ਨਾ ਜਾਈ ਤਰਨਾ ਜਬ ਹਰਿ ਹਰਿ ਪਾਰ ਉਤਾਰੀ ਰਹਾਓ ਹਿਰਦੈ ਪ੍ਰਤੀਤ ਬਣੀ ਪ੍ਰਭ ਕੇਰੀ ਸੇਵਾ ਸੁਰਤ ਵਿਚਾਰੀ ਆਨੰਦ ਰਾਮ ਨਾਮ ਜਬ ਹਿਰਦੈ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਵ ਪਾਇਆ ਹਿਰਦੈ ਅਲਖ ਲਕਾਰੀ ਅੰਤਰ ਹਰਿ ਨਾਮ ਸਰਬ ਧਰਣੀ ਧਰ ਸਾਗਤ ਕਉ ਦੂਰ ਪਿਆ ਅਹੰਕਾਰੀ ਤ੍ਰਿਸ਼ਨਾ ਜਲਤ ਨਾ ਕਬਹੂ ਬੂਝੈ ਜੂਐ ਬਾਜੀ ਹਾਰੀ ਊਠ ਬੈਠ ਧਾਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਪੈ ਸਵਾਰੀ ਸਾਰਗ ਮਹੱਲਾ ਚੌਥਾ ਹਰਿ ਹਰਿ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ਆਨੰਦਨ ਭਗਤ ਕਰਹਿ ਗੁਰ ਆਗੈ ਗੁਰ ਕੈ ਸਭ ਸੁਵਾਰੇ ਹਿਰਦੈ ਨਾਮ ਅੰਮ੍ਰਿਤ ਰਸ ਰਸਨਾ ਰਸ ਗਾਵੈ ਰਸ ਵਿਚਾਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੈ ਮੋਖ ਦੁਆਰੇ ਸਤਗੁਰ ਪੁਰਖ ਅਚਲ ਅਚਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ ਤਿਸ ਆਗੈ ਜਿਉ ਦੇਵੋ ਆਪਣਾ ਹੋ ਸਤਗੁਰ ਕੈ ਬਲਿਹਾਰੇ ਮਾਨਮੁਖ ਭ੍ਰਮ ਦੂਜੈ ਭਾਇ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਜ਼ਰ ਨ ਆਵੇ ਨਾ ਉਰਵਾਰ ਨਾ ਪਾਰੇ ਸਰਬੇ ਘਟ ਘਟ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ਨਾਨਕ ਦਾਸਨ ਦਾਸ ਕਹਾਤੈ ਕਰ ਕਿਰਪਾ ਹੋ ਉਬਾਰੇ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਘਾਰ ਕਮਾਏ ਜੋ ਕਿਛ ਕਰੇ ਸੋ ਸਤ ਕਰ ਮਾਨੋ ਗੁਰਮੁਖ ਨਾਮ ਰਹਾਓ ਲਿਵ ਲਾਇ ਰਹਾਓ ਗੋਬਿੰਦ ਪ੍ਰੀਤ ਲੱਗੀ ਅਤ ਮੀਠੀ ਔਰ ਵਿਸਰ ਸਭ ਜਾਏ ਆਣ ਦਿਨ ਰਹਾਸ ਭਇਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸਾਧ ਵਸੈ ਮਨ ਆਏ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਨੀ ਚਿਤ ਲਾਏ ਮਤਿ ਪ੍ਰਗਾਸ ਭਈ ਹਰ ਧਿਆਇਆ ਗਿਆਨ ਤਤ ਲਿਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਾਜ ਸਮਾਦ ਲਗਾਏ ਹਿਰਦੈ ਕਪਟ ਨਿਤ ਕਪਟ ਕਮਾਵਹਿ ਮੁਖੋ ਹਰਿ ਹਰ ਸੁਣਾਏ ਅੰਤਰ ਲੋਭ ਮਹਾ ਗੁਬਾਰਾ ਤੋ ਕੂਟੈ ਦੁਖ ਖਾਏ ਜਬ ਸੋ ਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਨਾਰਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਸਾਰਗ ਮਹੱਲਾ ਚੌਥਾ ਮੇਰਾ ਮਨ RAM ਨਾਮ ਮਨ ਮਾਨੀ ਮੇਰਾ ਹੀਰਾ ਸਤਿਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਇਆਲ ਹੋ ਜਨ ਉਪਰੇ ਜਨ ਦੇਵੋ ਅਕਥ ਕਹਾਣੀ ਸੰਤ ਜਰਾ ਮਿਲ ਹਰ ਰਸ ਪਾਇਆ ਹਰ ਮਨ ਤਨ ਮੀਠ ਲਗਾਨੀ ਹਰ ਕੈ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੈ ਪੁਰਖ ਮਿਲਿਆ ਸੁਖ ਪਾਇਆ ਸਭ ਚੂਕੀ ਆਮਨ ਜਾਣੀ ਨੈਣੀ ਬਿਰਹੋ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਬਖਾਨੀ ਸ਼੍ਰਵਣੀ ਕੀਰਤਨ ਸੁਨੋ ਦਿਨ ਰਾਤੀ ਹਿਰਦੈ ਹਰ ਹਰ ਭਾਨੀ ਪੰਜ ਜਨਾ ਗੁਰੂ ਵਾਸਕਤ ਆਣੇ ਤਉ ਉਨਮਨ ਨਾਮ ਲਗਾਨੀ ਜਨ ਨਾਨਕ ਹਰ ਕਿਰਪਾ ਧਾਰੀ ਹਰ ਰਾਮੈ ਨਾਮ ਸੁਮਾਨੀ ਸਾਰਗ ਮਹੱਲਾ ਚੌਥਾ ਜਪ ਮਨ ਰਾਮ ਨਾਮ ਪਰਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨੇ ਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜੀਐ ਬੋਰੇ ਜੋ ਦਿਸੈ ਸੋ ਛਾਰ ਜਿਸ ਵਿਖਿਆ ਕੋ ਤੁਮੇ ਆਪਣੀ ਕਰ ਜਾਣੋ ਸਾ ਛਾੜ ਜਾਹੋ ਸਿਰ ਭਾਰ ਤਿਲ ਤਿਲ ਪਲ ਪਲ ਔਦ ਪੁਨ ਘਾਟੈ ਬੂਝ ਨਾ ਸਕੈ ਗਵਾਰ ਸੋ ਕਿਛ ਕਰੈ ਜੇ ਸਾਥ ਨਾ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੋਰੇ ਤਉ ਪਾਵੈ ਮੋਖ ਦੁਆਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਇ ਪੂਛੋ ਵੇਦ ਵਿਚਾਰ ਰਾਣਾ ਰਾਉ ਸਵੈ ਕੋ ਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਿਹ ਚਲੇ ਜਿਨ RAM ਨਾਮ ਆਧਾਰ ਸਾਰਗ ਮਹੱਲਾ ਚੌਥਾ ਘਰ ਤੀਜਾ ਪਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ ਰਹਾਓ ਜਿਸ ਧਨ ਕਾ ਤੁਮ ਗਰਵ ਕਰਤ ਹੋ ਸੋ ਧਨ ਕਿ ਹੈ ਨਾ ਆਪ ਖੇਨ ਮੈਂ ਛੋੜ ਜਾਏ ਬਿਖਿਆ ਰਸ ਤਉ ਲਾਗੈ ਪਛਤਾਵ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ ਜਾਪਹੁ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨਹੁ ਤੋ ਜਾਏ ਸੰਤਾਪ ਸਾਰੰਗ ਮਹੱਲਾ ਚੌਥਾ ਘਰ ਪੰਜਵਾ ਦੇ ਪੜਤਾਲ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਜਪ ਮਨ ਜਗਨਨਾਥ ਜਗਦੀਸ਼ਰੋ ਜਗ ਜੀਵਨੋ ਮਨ ਮੋਹਨ ਸੋ ਪ੍ਰੀਤ ਲਾਗੀ ਮੈਂ ਹਰ ਕਰ ਹਰ ਟੇਕ ਸਭ ਦਿਨ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਾਵ ਗੁਣ ਸੁਆਮੀ ਗਨਨ ਨਾ ਜਾਤੇ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੇ ਜਨ ਨਾਨਕ ਸਲ ਲੈ ਸਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮਨ ਨਰ ਹਰੇ ਨਰ ਹਰ ਸੁਆਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਹੋ ਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ RAM ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵਡ ਭਾਗ ਮਥੋਰਾ ਤਿਨ ਜਨ ਕੇ ਸਭ ਪਾਪ ਗਏ ਸਭ ਦੁਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾ ਹਰ RAM ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰਿ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰਹੁ ਸਦਾ ਸਦਾ ਆਨੰਦ ਜਪ ਜਗਦੀ ਸੋਰਾ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਉ ਮਿਲੇ ਹਰ ਭਗਤ ਤੋਰਾ ਸਾਰਗ ਮਹੱਲਾ ਚੌਥਾ ਜਪ ਮਨ ਮਾਧੋ ਨੂੰ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਉ ਹਰ ਘਟ ਕਟੇ ਕਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਥਾਨ ਅੰਤਰ ਬਸਤਾ ਮੈਂ ਹਰ ਦੇਖਨ ਕੋ ਚਾਉ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ ਤਿਸ ਜਨ ਕੇ ਹਉ ਮਲ ਮਲ ਧੋਵਾ ਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖਾਰੇ ਮਿਲਿਆ ਮੇਰਾ ਮਾਨ ਤਨ ਆਨੰਦ ਭਏ ਮੈਂ ਦੇਖਿਆ ਹਰਿ ਰਾਉ ਜਨ ਨਾਨਕ ਕੋ ਕਿਰਪਾ ਪਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਅਣ ਦਿਨੋ ਸਦ ਸਦ ਸਦਾ ਹਰ ਜਪਿਓ ਹਰਿ ਨਾਉ ਸਾਰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤਿ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਸੰਭਉ ਮੇਰੇ ਮਨ ਅਨੰਦ ਨੂੰ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ ਹਰਿ ਦਰਸ਼ਨ ਕਉ ਹਰਿ ਦਰਸ਼ਨ ਕਉ ਕੋਟ ਕੋਟ ਤੇ ਤੀਸ ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਾਤ ਨਿਰਾਹਾਰੀ ਤਿਨ ਜਨ ਕੀ ਸੇਵਾ ਥਾਇ ਪਈ ਜਿਨ ਕੋ ਕਿਰਪਾਲ ਹੋਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਿਨ ਕੀ ਨਾਨਕ ਹਰਿ ਪੈ ਸੁਆਰੀ ਸਾਰਗ ਮਹੱਲਾ ਚੌਥਾ ਪੜਤਾਲ ਜਪ ਮਨ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰਿ ਬੋਲ ਹਰਿ ਪੁਰਖ ਅਵਿਨਾਸੀ ਰਹਾਉ ਹਰਿ ਕਾ ਨਾਮ ਅੰਮ੍ਰਿਤ ਹਰਿ ਹਰਿ ਹਰੇ ਸੋ ਪੀਐ ਜਿਸ ਰਾਮ ਪਿਆਸੀ ਹਰਿ ਆਪ ਦਇਆਲ ਦਇਆ ਕਰ ਮੇਲਾ ਜਿਸ ਸਤਿਗੁਰੂ ਸੋ ਜਨ ਹਰਿ ਹਰਿ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵਹਿ ਸਤ ਸਦਾ ਮੇਰਾ ਹਰਿ ਹਰਿ ਤਿਨ ਕਾ ਸਭ ਦੂਪ ਭਰਮ ਪਉ ਜਾਸੀ ਜਨ ਨਾਨਕ ਨਾਮ ਲੈ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਭਈਆ ਸਦ ਰਾਮ ਰਾਮ ਰਾਮ ਰਾਵ ਰਹਾ ਸਰਬ ਅੱਗੇ ਰਹਾਓ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਮ ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਜੁਗੇ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰਾ ਰਾਮ ਰਾਏ ਦੁਸ਼ਮਣ ਦੂ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਉ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਓ ਅਨਾਥਾ ਕੋ ਨਾਥ ਸਰਬ ਪ੍ਰਦ ਬਾਲਕ ਭਗਤ ਬਚਲ ਹਰ ਨਾਉ ਜਾ ਕੋ ਕੋਈ ਨ ਰਾਖੈ ਪ੍ਰਾਣੀ ਤਿਸ ਤੂੰ ਦੇਹ ਅਸਰਾਉ ਨਿਤਰਿਆ ਧਾਰ ਨਿਗਤਿਆ ਗਤ ਨਿਥਾਵਿਆ ਤੂ ਥਾਉ ਦਾਹ ਦਿਲ ਜਾਉ ਤਹਾ ਤੂ ਸੰਗੇ ਤੇਰੀ ਕੀਰਤ ਕਰਮ ਕਮਾਉ ਏਕਸ ਤੇ ਲੱਖ ਲੱਖ ਤੇ ਏਕਾ ਤੇਰੀ ਗਾਤਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਥ ਸਿਓ ਗੋਸ਼ਟੇ ਹਰ ਸਾਧਨ ਸਿਓ ਲਿਵ ਲਾਓ ਜਨ ਨਾਰਗ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮਨ ਚਾਓ ਸਾਰਗ ਮਹੱਲਾ ਪੰਜਵਾ ਹਰਜਿਓ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨੁਖ ਤੇ ਛਪਾਈ ਸਾਗੀ ਭੂਤ ਭਵਾਨ ਰਹਾਉ ਬੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ ਪਾਗ ਹਿਰੈ ਪਰ ਦਰਬਾ ਅੰਤਰ ਝੂਠ ਗੁਮਾਨ ਸ਼ਾਸਤਰ ਵੇਦ ਕੀ ਵਿਧਰੀ ਜਾਣੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰੈ ਸਭ ਵਰਤਾ ਜਿਉ ਸਫਰੀ ਦੰਫਾਨ ਪ੍ਰਭੂ ਭੁਲਾਏ ਉਝੜ ਪਾਏ ਨਿਹਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਊਨ ਸਤਗੁਰ ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸਵਾਨ ਕਿਆ ਹਮ ਕਥਾ ਕਿਛ ਕਥ ਨਹੀਂ ਜਾਣਾ ਪ੍ਰਭ ਭਾਵੈ ਤਵੈ ਬੋਲਾਨ ਸਾਧ ਸੰਗਤ ਕੀ ਧੂਰ ਇਕ ਮਾਗ ਜਨ ਨਾਨਕ ਪਇਓ ਸਰਾਨ ਸਾਰਗ ਮਹੱਲਾ ਪੰਜਵਾ ਆ ਮੋਰੋ ਨਾਚਨੋ ਰਹੋ ਲਾਲ ਢਗੀਲਾ ਸਾਜੇ ਪਾਇਓ ਸਤਗੁਰ ਬਚਨ ਲਹੋ ਰਹਾਓ ਪੁਕਾਰ ਕੰਨਿਆ ਜੈਸੀ ਸੰਗ ਸਹੇਰੀ ਪ੍ਰਭ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਾ ਮੁਕਾਜ ਲਜੋ ਜੋ ਕਨ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ ਬਾਰ ਹੈ ਤਬ ਤੇ ਥਾਨ ਥਿਰੋ ਜੋ ਦਿਨ ਰਹਿਣ ਤਉ ਲੋ ਬਜਿਓ ਮੂਰਤ ਘਰੀ ਪਲੋ ਬਜਾਵਨ ਹਾਰੋ ਊਟ ਸਿਧਾਰਿਓ ਤਾ ਫਿਰ ਬਾਜ ਨਾ ਪਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਵਹਿ ਡਾਰਿਓ ਅੰਭੈ ਅੰਭ ਮਿਲੋ ਸਾਰਗ ਮਹੱਲਾ ਪੰਜਵਾ ਅਬ ਪੂਛੇ ਕਿਆ ਕਹਾ ਲੈਰੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬੇਖਸਿਉ ਗਹਿ ਰਹਾ ਰਹਾਓ ਦੁਲਭ ਜਨਮ ਚਰੰਕਾਲ ਪਾਇਓ ਜਾਤੋ ਕੌਡੀ ਬਦਲਹਾ ਕਗਾ ਥੂਰੀ ਕੋ ਗਾਹਕ ਆਇਓ ਲਾਦਿਓ ਕਾਲਰ ਬਿਰਖ ਜਿਵਾ ਆਇਓ ਲਾਭ ਲਾਭੁਨ ਕਹਿ ਤਾਈ ਮੂਹ ਠਾ ਗੌਰੀ ਸੂਲ ਜਪਹਾ ਪਹਾ ਕਾਜ ਬਾਦਰੈ ਲਾਲ ਖੋਈ ਹੈ ਫਿਰ ਇਹੋ ਔਸਰ ਕਦ ਲਹਾ ਸਗਲ ਪ੍ਰਾਦ ਏ ਗੁਣ ਨਾਹੀ ਠਾਕਰ ਛੋਡਾ ਦਾਸ ਭਜਹਾ ਆਈ ਮਸ ਵਤ ਕੀ ਨਿਆਈ ਜੋ ਤਸਕਰ ਦਰ ਸਾਨਿਹਾ ਆਨ ਉਪਾਉ ਨ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁਟਿਐ ਜੋ ਸਗਲੇ ਔਗਨ ਮੇਟ ਧਰਹਾ ਸਾਰਗ ਮਹੱਲਾ ਪੰਜਵਾ ਮਾਈ ਧੀਰ ਰਹੀ ਪ੍ਰਿਆ ਬਹੁਤ ਬਿਰਾਗਿਓ ਅਨਕ ਭਾਤਾ ਅਨੂਪ ਰੰਗ ਰੇ ਤਿੰਨ ਸੋ ਰੁਚੈ ਨ ਲਾਗਿਓ ਰਹਾ ਨਿਸ ਬਾਸਰ ਪ੍ਰਿਆ ਪ੍ਰੇ ਮੁਕਤੀ ਰੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਵਸਤਰ ਅਨਕ ਸੀਗਾਰ ਦੇ ਬਿਨ ਫਿਰ ਸਭੈ ਬਿਖ ਲਾਗਿਓ ਪੂਛੋ ਪੂਛੋ ਦੀਨ ਭਾਂਤ ਕਰ ਕੋ ਕਹੈ ਪ੍ਰਿਆ ਦੇ ਸੰਗਿਓ ਹੀਓ ਦਿਓ ਸਭ ਮਨ ਤਨੇ ਅਰਪਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਲ ਦਾਸਰੋ ਦੇਉ ਸਾਧ ਸੰਗਤ ਅਰਦਾਗਿਓ ਕਰਹੁ ਕਿਰਪਾ ਮੋਹਿ ਪ੍ਰਭੂ ਮਿਲਾਵਹੁ ਨਿਮਕ ਦਰਸ ਪੇਖ ਆਗਿਓ ਦ੍ਰਿਸ਼ਟ ਭਈ ਤਬ ਵੀਤਰ ਆਇਓ ਮੇਰਾ ਮਨ ਆਣ ਦਿਨ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸਬਦ ਅਨਾਹਦ ਬਾਜਿਓ ਸਾਰਗ ਮਹੱਲਾ ਪੰਜਵਾ ਮਾਈ ਸਤ ਸਤ ਸਤ ਹਰਿ ਸਤ ਸਤ ਸਤ ਸਾਦਾ ਬਚਨ ਗੁਰੂ ਜੋ ਪੂਰਾ ਕਹਿਓ ਮੈਂ ਛੀ ਗਾਂਠਰੀ ਬਾਦਾ ਰਾਵ ਨਿਸ ਬਾਸਰ ਨਖਿਆਤਰ ਵਿਨਾਸੀ ਰਾਵ ਸਸੀ ਅਰਬੇ ਨਾਧਾ ਗਿਰ ਬਸਦਾ ਜਲ ਪਵਨ ਜਾਏਗੋ ਇਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤ ਕੋਈ ਸੇਤ ਬਿਨਾਦਾ ਚਾਰ ਬਿਨਾਸੀ ਖਟੈ ਬਿਨਾਸੀ ਇਕ ਸਾਧ ਬਚਨ ਨਿਹ ਚਲਾਦਾ ਰਾਜ ਵਿਨਾਸੀ ਤਾਮ ਵਿਨਾਸੀ ਸਾਤਕ ਭੀ ਬੇਨਾਦਾ ਦ੍ਰਿਸ਼ਟਮਾਨ ਹੈ ਸਗਲ ਵਿਨਾਸੀ ਇਕ ਸਾਧ ਬਚਨ ਆਗਾਧਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਆਇਓ ਨਾ ਜਾਈ ਕਹੀ ਭਾਂਤ ਰੇ ਪ੍ਰਭ ਨਾਨਕ ਗੁਰ ਮਿਲ ਲਾਧਾ